ਸ਼ਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਾਲ ਤਾਲ ਦੇਖੋ ਸਭ ਦਾ ਕਾਲ ਸੱਚ ਹੈ ਸੱਚ ਨੇ ਰਹਿਣਾ ਕੁਝ ਨਹੀਂ ਰਹਿਣਾ ਸੱਚ ਨੇ ਸਭ ਕੁਝ ਪੈਦਾ ਕੀਤਾ ਅਖੀਰ ਤੇ ਸੱਚ ਰਹਿ ਜਾਣਾ ਬਾਕੀ ਸਭ ਦਾ ਕਾਲ ਹੋ ਜਾਣਾ ਸੱਚੇ ਕਾਲ ਹੈ ਸਭ ਦਾ ਮਾਇਆ ਜੋ ਪੈਦਾ ਕੀਤਾ ਪੈਦਾ ਕੀਤੀ ਹੈ ਨਹੀਂ ਕੀਤੀ ਸੱਚ ਨੇ ਸੱਚ ਨੇ ਝੂਠ ਪੈਦਾ ਕੀਤਾ ਕਾਦੇ ਵਾਸਤੇ ਦੀ ਲੋੜ ਸੀ ਇਹ ਜੱਗ ਸੱਚੇ ਕੀ ਹੈ ਆਪਣੀ ਕੋਠੜੀ ਬਣਾਈ ਹੈ ਤਾਂ ਸੱਚ ਵਾਸਤੇ ਕੋਠੜੀ ਬਣਾਈ ਹੈ ਉਹ ਮਿੱਟੀ ਦੀ ਆਪਾਂ ਕੋਠਾ ਬਣਾਉਨੇ ਆ ਰਹਿਣ ਵਾਲਾ ਸਰੀਰ ਤਾਂ ਮਿੱਟੀ ਦੀ ਹੈ ਰਹਿਣ ਆਵੇ ਮਿੱਟੀ ਆਪਾਂ ਕਹਿੰਦੇ ਦਿੰਦੇ ਪਰ ਮਿੱਟੀ ਤਾਂ ਹੈ ਨਹੀਂ ਨਾ ਚੇਤਨ ਇਹਦੇ ਵਿੱਚ ਇਹ ਪੰਚਨ ਦੇ ਹੀ ਮਨੇ ਸੱਚ ਕਾਲ ਹੈ ਸ੍ਰਿਸ਼ਟੀ ਦਾ ਹਾਰਾ ਵੀ ਸੱਚ ਹੈ ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਅਦੁ ਬਾਈ ਜਿਉ ਕਹਿੰਦੇ ਨੇ ਬਾਣੀ ਦਸੂਦੀ ਨਾਲ ਜਦੋਂ ਕਿ ਬਿਲਕੁਲ ਸਾਰੀ ਬਾਣੀ ਗੁਰਬਾਣੀ ਦੇ ਆਤੇ ਸੱਚ ਕਾਲ ਕਹਤਨ ਸਭ ਕੋ ਕਾਲ ਕਹਤਨ ਸਬਰ ਕੋ ਕਰਤਾ ਇੱਕ ਗੱਲ ਹੋਰ ਕਹਿਤੀ ਨਾਲ ਇੱਥੇ ਜਿਹੜੀ ਨਹੀਂ ਕਹੀ ਹੋਰ ਕਹਿਤੀ ਐਡ ਕਰਤੀ ਸਭ ਕੋ ਕਰਤਾ ਵੀ ਹੋਈ ਹੈ ਜੇ ਕਾਲ ਹੈ ਰੋਗ ਜੋ ਦੁਖਨ ਕੋ ਹਰਤਾ ਇੱਕ ਗੱਲ ਹੋਰ ਕਹਿਤੀ ਨਾਲ ਐਡ ਕਰਤੀ ਫੇਰ ਵੀ ਵਰਤਾਰਾ ਕੋੜਦਾ ਹੈ ਸੱਚ ਦਾ ਰਾਜ ਨਹੀਂ ਮੰਨਦੇ ਲੋਕ ਕੂੜ ਵਰਤਿਆ ਵਰਤਿਆ ਹੋਇਆ ਕੀ ਹੈ ਕੂੜ ਸਮਝਦੇ ਨੇ ਕਾਲ ਤੋਂ ਨਿਰਭੈ ਹੋਏ ਹੋਏ ਨੇ ਕਾਲ ਦੀ ਭੈ ਤੋਂ ਬਾਗੀ ਨੇ ਸਾਰੇ ਕਾਲ ਸ਼ਕਤੀਸ਼ਾਲੀ ਹੈ ਮਨ ਮਨੋ ਮਿਸਰਿਆ ਹੋਇਆ ਸਭ ਦੇ ਇਹ ਯਾਦ ਕਰਾਇਆ ਮਨ ਮਨੋ ਬਸਾਰਿਆ ਉਹ ਸੱਚ ਕਾਲ ਹੈ ਸੱਚ ਮਨੋਂ ਵਿਸਰਿਆ ਮਨ ਮਨੋਂ ਵਿਸਰੇ ਕੋਈ ਗੱਲ ਹੈ ਸਾਇਦ ਹੀ ਸਾਨੂੰ ਪਤਾ ਵੀ ਸੱਚੇ ਮਨ ਸੱਚੇ ਕਾਲ ਸਾਹ ਗੱਲਾਂ ਨਹੀਂ ਪਤਾ ਹੋਰ ਕੀ ਹੈ ਕਾਲ ਕੁਝ ਹੋਰ ਹੈ ਸੱਚ ਕੁਝ ਹੋਰ ਹੈ ਆ ਸੱਚ ਨੂੰ ਕਾਲ ਕਹਿਣ ਦਾ ਮਤਲਬ ਇਹ ਹੈ ਇੱਥੇ ਕਾਲ ਸੱਚੇ ਹੈ ਉਹੀ ਕਰਤਾ ਉਹੀ ਹਰਤਾ ਕੋਈ ਭਰਤਾ ਕਿੰਨੇ ਗੁਣ ਉਸ ਦੇ ਨੇ ਸੱਚ ਕਾਲ ਕੂੜ ਆ ਵਰਤਦਾ ਕੀ ਹੈ ਕੂੜ ਸੰਸਾਰ ਚ ਕਲ ਕਾਲ ਜਿਹੜੀ ਭੈ ਤੋਂ ਪਰੇ ਚਲੇ ਗਏ ਹੁਕਮ ਤੋਂ ਬਾਗੀ ਹੋ ਗਏ ਸਾਰੇ ਪਰਮੇਸ਼ਰ ਦੇ ਹੁਕਮ ਤੋਂ ਬਾਗੀ ਨੇ ਤੇ ਬਚ ਕੇ ਕਿੱਥੇ ਜਾਣਗੇ ਬਚ ਕੇ ਨਹੀਂ ਜਾ ਸਕਦੇ ਓਟ ਨਾ ਓਟ ਨਾ ਛੋਟ ਨਾ ਤੋਸਾ ਕਰਤ ਵਿਕਾਰ ਦੋ ਹੱਥ ਝਾੜ ਕਹਿੰਦੇ ਦੋ ਹੱਥ ਝਾੜ ਕੇ ਵਿਕਾਰ ਕਰਨ ਲੱਗਿਆ ਹੈ ਨਾ ਕੋਈ ਕਿਲਾ ਬਚਾ ਸਕੂਗਾ ਕੋਰਟ ਨਾ ਕੋਰਟ ਕਿਲਾ ਨਹੀਂ ਹੈ ਕੋਈ ਇਹ ਜਾ ਜਨਾ ਮਰਜ਼ੀ ਕਿਲੇ ਬਣਾ ਲੈ ਓਟ ਨਾ ਕਿਸੇ ਚੀਜ਼ ਦੀ ਓਟ ਨਹੀਂ ਹੋਣੀ ਕੋਈ ਓਟ ਨਹੀਂ ਦੇ ਗੋਲੀ ਜਲੂ ਓਟ ਲੈ ਲੇਗਾ ਤੀਰ ਜਲੂ ਓਟ ਲੈ ਲੇਗਾ ਕਾਲ ਤੋਂ ਕਿਤੇ ਕਾਦੀ ਰਹੇ ਨੇ ਜਾਵੇ ਮੌਤ ਤੋਂ ਕਾਦੀ ਰਹੇ ਨੇ ਕੋਟਣਾ ਓਟਣਾ ਛੋਟਣਾ ਛੋਟ ਵੀ ਨਹੀਂ ਹੈ ਚਲੋ ਕੋਈ ਐਸੀ ਗੱਲ ਹੋ ਜੂ ਜੋਗੀਆਂ ਨੂੰ ਛੋਟਾ ਕੋਈ ਰੈਤ ਹੋ ਜੂ ਨਾ ਤੋਸਾ ਤੇਰਾ ਖਜ਼ਾਨਾ ਵੀ ਨਹੀਂ ਚੱਲਣਾ ਉੱਥੇ ਸਾਰਾ ਹੀ ਦੇ ਦੀ ਚਾਹੇ ਕਰਤਵ ਕਰ ਦੋ ਕਰ ਚਾਹ ਦੋ ਕਰ ਚਾਹ ਉਹ ਵਿਕਾਰ ਕਰਦੇ ਦੋਏ ਹੱਥ ਝਾੜ ਕੇ ਚੇਤਨ ਮਨ ਵਿਕਾਰਾਂ ਮਗਰ ਪਿਆ ਹੋਇਆ ਖਿਆਲ ਕਰ ਕੋਈ ਦੇਖੋ ਜੁਗਾਰ ਹੈ ਪਟ ਪਟ ਕਹਿ ਰਿਹਾ ਕਿੱਡੀ ਗੱਲ ਕਹਿ ਰਿਹਾ ਪਰ ਕੀ ਅਵਸਥਾ ਉਸ ਪਟ ਦੀ ਪੰਡਤ ਹੈ ਸੰਸਦ ਬ੍ਰਾਹਮਣ ਔਰ ਬ੍ਰਾਹਮਣੀ ਬਾਤੇ ਖਿਲਾਫ ਹੈ ਔਰ ਪਾਪ ਨਹੀਂ ਕਹਿ ਰਿਹਾ ਵਕਾਰ ਕਹਿ ਰਿਹਾ ਕਰਤ ਵਕਾਰ ਦਉ ਪਾਪ ਵਕਾਰ ਹੈ ਪਾਪ ਹੈ ਬਦਲਤੀ ਨਾ ਡੈਫੀਨੇਸ਼ਨ ਪਾਪ ਦੀ ਡੈਫੀਨੇਸ਼ਨ ਬਦਲਤੀ ਸਾਰੇ ਵਕਾਰ ਪਾਪ ਹੈ ਜੋ ਚੀਜ਼ ਹੁਕਮ ਦਾ ਵਿਰੋਧ ਕਰਾਉਂਦੀ ਉਹ ਪਾਪ ਹੈ ਜੋ ਭਾਂਡੇ ਜੋ ਬਾਹਰ ਕੱਢਦੀ ਹੀ ਪਾਪ ਹੈ ਜੋ ਖਿਆਲ ਪਾਣੇ ਭਾਣੇ ਜੋ ਬਾਹਰ ਕੱਢਦਾ ਉਹ ਤੋਂ ਬਚੋ ਭਾਣੇ ਜੋ ਬਾਹਰ ਕੱਢਦਾ ਨਾ ਜਿਹੜੀ ਗੱਲ ਵੀ ਜੋ ਵੀ ਚੀਜ਼ ਭਾਣੇ ਤੋਂ ਬਾਹਰ ਕੱਢਦੀ ਹੈ ਉਹ ਤੋਂ ਬਚੋ ਬਸ ਉਹ ਦੁਸ਼ਮਣ ਹੈ ਕੋਈ ਤੇ ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਦੇਖ ਭਾਣੇ ਜੋ ਬਾਹਰ ਕੱਢਣ ਵਾਸਤੇ ਆਈ ਮਾਇਆ ਖਿਆਲ ਰੂਪ ਬਣ ਕੇ ਕਲਪਨਾ ਰੂਪ ਬਣ ਕੇ ਹਮਰ ਆਖੇ ਗੁਰ ਆਪਣੇ ਮੇਰਾ ਜਿਹੜਾ ਗਿਆਨ ਸੀ ਉਹਨੇ ਵਿਚਾਰੇ ਜੋ ਹੋ ਗਿਆਨ ਨੇ ਪਛਾਣ ਲਿਆ ਵੀ ਤਾਂ ਪਾਣੇ ਤੋਂ ਬਾਹਰ ਜਾਣ ਦੀ ਗੱਲ ਹੈ ਇਹ ਖਿਆਲ ਤਾਂ ਪਾਣੇ ਤੋਂ ਬਾਹਰ ਲੈ ਜੂਗਾ ਤੈਨੂੰ ਹਮਰ ਆਖੇ ਗੁਰ ਆਪਣੇ ਉਹਨ ਕਿਨੋਂ ਆਦੇਸ਼ ਆਪੇ ਕਹਤਾ ਜਿੰਨਾ ਵੀ ਮੇਰੀ ਗਲਤੀ ਹੈ ਚਲਦੀ ਬਣੀ ਚਲਦਾ ਬਣਿਆ ਕੋਈ ਉਪਦੇਸ਼ ਆਇਆ ਉਪਦੇਸ਼ ਦੇਣ ਕਹਿਣ ਦਾ ਮਤਲਬ ਹੈ ਕੋਈ ਆਇਆ ਸੰਤ ਕਿਸੇ ਨੇ ਕੀਤੀ ਗੱਲ ਗਿਆਨ ਦੀ ਉਹਨਾਂ ਨੂੰ ਕਿਹਾ ਇਹ ਪਾਣੇ ਤੋਂ ਬਾਹਰ ਲੈ ਜੂਗੀ ਗੱਲ ਤੂੰ ਜਾ ਆਪਣੇ ਘਰ ਨੂੰ ਕਹਿੰਦਾ ਕਿ ਬਾਬਾ ਜੀ ਜੇ ਪਾਣੇ ਤੇ ਉਹਨੂੰ ਸਮਝਾਇਆ ਪਾਣੇ ਤੋਂ ਬਾਅਦ ਹੀ ਲੈ ਕੇ ਜਾਂਦੀ ਗੱਲ ਹੈ ਮੰਨ ਗਿਆ ਵੀ ਹਾਂ ਲੈ ਕੇ ਜਾਂਦੀ ਹੈ ਫਿਰ ਤੂੰ ਪੁੱਠੀ ਗੱਲ ਕਿਉਂ ਕਰ ਮੈਂ ਨਹੀਂ ਸਮਝਿਆ ਸੀ ਮੇਰਾ ਦਿਮਾਗ ਇਹਦਾ ਨਹੀਂ ਸੀ ਮੇਰੀ ਵਿਚਾਰ ਹੈ ਜੀ ਇਹ ਇਹਦੀ ਤੇਜ ਨਹੀਂ ਸੀ ਮੈਂ ਨਹੀਂ ਪਛਾਣ ਸਕਿਆ ਵੀ ਇਹ ਖਿਆਲ ਪੜਨ ਤੋਂ ਬਾਅਦ ਉਹ ਕੀ ਆਦੇਸ਼ ਆਦੇਸ਼ ਕਰਕੇ ਚਲਾ ਮੇਰੀ ਗੱਲ ਮੰਨ ਕੇ ਚਲਾ ਬਹੁਤ ਸਾਰੇ ਆਉਂਦੇ ਰਹੇ ਉਹਦੇ ਨਾਲ ਚਰਚਾ ਕਰਨ ਚੰਗੇ ਬੰਦੇ ਵੀ ਆਉਂਦੇ ਰਹੇ ਚੰਗੇ ਖਿਆਲ ਵੀ ਦੱਸਦੇ ਰਹੇ ਜਿਵੇਂ ਕੋਈ ਆ ਕੇ ਕਹਿੰਦੇ ਜੀ ਤੁਸੀਂ ਦਵਾਈਆਂ ਵੀ ਰੱਖਿਆ ਕਰੋ ਆਪਣੇ ਆਪਣੇ ਇੱਥੇ ਕਹਿ ਦੇਣਗੇ ਆ ਕੇ ਨਾ ਵੀ ਆ ਗੱਲ ਐ ਰੱਖਿਆ ਕਰੋ ਐ ਕਰੋ ਨਾਲ ਲੰਗਰ ਚਲਾ ਲੋ ਫਲਾਣਾ ਚਲਾ ਲੋ ਤੁਸੀਂ ਕਹਿੰਦੇ ਅਸੀਂ ਫਸਣਾ ਹੈ ਪਰਮੇਸ਼ਰ ਕੋਈ ਕਮਜ਼ੋਰ ਹੈ ਲੰਗਰ ਉਹਦੇ ਕੋਲ ਹੈ ਨਹੀਂ ਉਹ ਗੱਲ ਉਨਕੀ ਨੋ ਆਦੇਸ਼ ਬਹੁਤ ਉੱਚੀ ਅਵਸਥਾ ਦੇ ਸ਼ਲੋਕ ਨੇ ਸਾਰੇ ਸਾਰੀ ਬਾਣੀ ਉੱਚੀ ਵਸਦੀ ਹੈ ਅਵਸਥਾ ਨਹੀਂ ਵੀ ਹੈ ਕਿੱਥੇ ਸੱਚ ਕਾਲ ਪੂਰ ਵਰਤਿਆ ਕਲ ਕਾਲ ਬੇਤਾਲ ਸੰਸਾਰ ਨੂੰ ਪੂਰਨ ਦਾ ਪ੍ਰੇਮ ਹੈ ਸਾਰੇ ਵਰਤਾਰਾ ਪੂਰਨ ਹੈ ਸੱਚ ਨੂੰ ਭੁੱਲੇ ਹੋਏ ਨੇ ਸਾਰੇ ਸੱਚ ਕਾਲ ਦਾ ਮਤਲਬ ਇਹ ਨਹੀਂ ਹੈਗਾ ਸੱਚ ਦਾ ਕਾਲ ਪੈ ਗਿਆ ਬਿਲਕੁਲ ਗਲਤ ਹੈ ਕਾਲ ਕਿਤੇ ਕਿਸੇ ਉਹ ਜੋ ਹਰ ਵਕਤ ਸੱਚ ਦਾ ਕਾਲ ਕਿਵੇਂ ਪੈ ਜੂ ਸੱਚ ਦਾ ਕਾਲ ਪੈ ਜੂਗਾ ਸਰਬ ਵਿਆਪੀ ਹੈ ਕਦੇ ਮਰਦਾ ਨਹੀਂ ਉਹਦਾ ਕਾਲ ਪੈਦਾ ਕਾਲ ਉਹ ਚੀਜ਼ ਦਾ ਪੈਦਾ ਹੀ ਨਹੀਂ ਹੋਂਦ ਖਤਮ ਹੋ ਜਵੇ ਕਾਲ ਪੈ ਗਿਆ ਹੱਥ ਕਰਤੇ ਸੱਜਦਾ ਕਾਲ ਪੈ ਗਿਆ ਕਾਲ ਪੈ ਗਿਆ ਤੁਹਾਨੂੰ ਉਹਨਾਂ ਦੀ ਅਕਲ ਦਾ ਜਿਹੜੇ ਕਾਲ ਸਾਡਾ ਪਾਉਂਦੇ ਨੇ ਉਹਨਾਂ ਨੂੰ ਅਕਲ ਦਾ ਉਹਨਾਂ ਕੋਲ ਅਕਲ ਦਾ ਅਕਲ ਦਾ ਕਾਲ ਪਿਆ ਹੈ ਉਹਨਾਂ ਵਾਸਤੇ ਬੇਅਕਲ ਨੇ ਸੱਚ ਕਾਲ ਹੈ ਸਭ ਸਭ ਕੋ ਕਾਲ ਹੈ ਸਮਨ ਤੋਂ ਕਰਤਾ ਸੱਚ ਨੇ ਪੈਦਾ ਕੀਤਾ ਸੱਚ ਨੇ ਆਪਣੇ ਸਾਰਾ ਕੁਝ ਸੁਣਾ ਲੈਣ ਫਿਰ ਲੋਕ ਝੂਠ ਨੂੰ ਚਾ ਇੰਪੋਰਟੈਂਸ ਕਿਉਂ ਦਿੰਦੇ ਨੇ ਇਹਦੀ ਸੱਚ ਨੂੰ ਇੰਪੋਰਟੈਂਸ ਕਿਉਂ ਨਹੀਂ ਦਿੰਦੇ ਗੱਲ ਆ ਹੈ ਸੱਚ ਸਭਨਾ ਦਾ ਖਸਮ ਹੈ ਠੀਕ ਹੈ ਪਰ ਖਾਦਮ ਛੋੜ ਦੂਏ ਕਿਉਂ ਲੱਗੇ ਹੋਏ ਨੇ ਗੱਲ ਆ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਆ ਇਹ ਸਾਰਾ ਸੰਸਾਰ ਡੁੱਬ ਜੂਗਾ ਸਾਰਾ ਸੰਸਾਰ ਲੱਗਿਆ ਹੈ ਉਹਦੇ ਬਿਰਲੇ ਨੇ ਐਨ ਬਿਰਲੇ ਨਹੀਂ ਘੜੇ ਉਹ ਬਿਰਲੇ ਨੂੰ ਛੱਡ ਕੇ ਬਾਕੀ ਤਾਂ ਇਹੀ ਨੇ ਸੱਚ ਕਾਲ ਮਾਇਆ ਦਾ ਸੱਚ ਸੱਚ ਦਾ ਕਾਲ ਨਹੀਂ ਹੁੰਦਾ ਸੱਚ ਦਾ ਸੱਚ ਹੀ ਮਿਲ ਜਾਂਦਾ ਹੁੰਦਾ ਜਾ ਸੱਚ ਨੇ ਸੱਚ ਹੀ ਮਿਲ ਜਾਣਾ ਜਾ ਕੇ ਕਾਲ ਕਾ ਦਾ ਕਾਲ ਝੂੜਦਾ ਕਾਲ ਕਾ ਦਾ ਕਾਲ ਝੂੜਦਾ ਝੂੜ ਸਰੀਰ ਝੂੜ ਹੈ ਇਹਦਾ ਵੀ ਕਾਲ ਸੱਚ ਕੀ ਹੈ ਆਤਮਾ ਆਤਮਾ ਦਾ ਕਾਲ ਕਿਵੇਂ ਹੁੰਦਾ ਦਾਨ ਸਰੀਰ ਵਾਸਤੇ ਚੱਲਦਾ ਹੈ ਆਤਮ ਵਾਸਤੇ ਨਹੀਂ ਚੱਲ ਰਿਹਾ ਸਾਰੇ ਆਦਮੀ ਦੀ ਬੁੱਧੀ ਸਰੀਰ ਦੀਆਂ ਲੋੜਾਂ ਵਾਸਤੇ ਕੰਮ ਕਰ ਰਹੀ ਹੈ ਸਰੀਰ ਦੀ ਖੁਰਾਕ ਵਾਸਤੇ ਕਰ ਰਹੀ ਹੈ ਸਰੀਰ ਨੂੰ ਸਵਾਰਨ ਸ਼ਗਾਰਨ ਵਾਸਤੇ ਕਰ ਰਹੀ ਹੈ ਅਕਲ ਨੂੰ ਸਵਾਰਨ ਸ਼ਗਾਰਨ ਵਾਸਤੇ ਕੁਝ ਨਹੀਂ ਹੋ ਰਿਹਾ ਹੋ ਰਿਹਾ ਕੁਝ ਹੋਣਾ ਉਹ ਚਾਹੀਦਾ ਸੱਚ ਨੂੰ ਸਵਾਰਨ ਔਰ ਛਗਾਉਣ ਵਾਸਤੇ ਕੁਝ ਨਹੀਂ ਹੋਇਆ ਝੂਠ ਨੂੰ ਸਵਾਰਨ ਛਗਾਉਣ ਵਾਸਤੇ ਸਭ ਕੁਝ ਹੋਇਆ ਸੱਚ ਵਾਸਤੇ ਕੋਈ ਦਾਨ ਨਹੀਂ ਸੱਚ ਦੀ ਖੁਰਾਕ ਦਾ ਕੋਈ ਫਿਕਰ ਨਹੀਂ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਉਹਦਾ ਕੋਈ ਫਿਕਰ ਨਹੀਂ ਆ ਸਰੀਰ ਦੀ ਭੋਜਨ ਦਾ ਬੜਾ ਫਿਕਰ ਇਸ ਕਰਕੇ ਸੱਚ ਕਾਲ ਸੱਚ ਕਾਲ ਸਰੀਰ ਦਾ ਕਾਲ ਸੱਚ ਹੈ ਕਿਵੇਂ ਸਾਹ ਸਰੀਰ ਉਹ ਲੈਂਦਾ ਹੈ ਜਿੰਨਾ ਜਰ ਸਾਹ ਲਊ ਲਊ ਜਦ ਮਰਜੀ ਛੱਡ ਦੇਵੇ ਜਦ ਕਾਲ ਹੈ ਸਾਹ ਕੌਣ ਲੈਂਦਾ ਸੱਚ ਲੈ ਰਿਹਾ ਸਾਹ ਇਹਦੇ ਚ ਸੱਚ ਨੇ ਪੈਦਾ ਕੀਤੀ ਹੈ ਸਭ ਕੋ ਕਾਲ ਸਭ ਨੂੰ ਕਰਤਾ ਕਰਤਾ ਆ ਕੇ ਬੈਠਿਆ ਵਿੱਚ ਉਹ ਹਾਰਟ ਚੱਲਦਾ ਛੋਟਾ ਜਿਹਾ ਪਲਾਟ ਬਣਿਆ ਹਾਰਟ ਚੱਲਣ ਲੱਗ ਗਿਆ ਹਾਰਟ ਚੱਲਦਾ ਚੱਲਦਾ ਸਾਰਾ ਸਰੀਰ ਬਣ ਗਿਆ ਤੇ ਜਦੋਂ ਨੇ ਸਾਹ ਲੈਣਾ ਛੱਡਦਾ ਜਦੋਂ ਕਾਲ ਹੋ ਜਾਊਗਾ ਬੇਟਾ ਪਰ ਉਹ ਸਾਹ ਲੈਣ ਵਾਲੇ ਬਣਾਉਣ ਵਾਲੇ ਨੂੰ ਛੱਡ ਕੇ ਸਰੀਰ ਨੂੰ ਦੇਖਦੇ ਨੇ ਹੁਣ ਨੂੰ ਨਹੀਂ ਦੇਖਦਾ ਕੋਈ ਅੰਦਰ ਨਹੀਂ ਪੁੱਤਰ ਨੂੰ ਪੁੱਛਦਾ ਨਹੀਂ ਕੋਈ ਵੀ ਕਿੰਨਾ ਜਦੋਂ ਤੂੰ ਬੈਠਾ ਤਾਂ ਰੋਟੀ ਖਾਦੀ ਹੈ ਪਾਣੀ ਪੀਤਾ ਤੈਨੂੰ ਕਹਿੰਦਾ ਨੀਂਦ ਆਈ ਮੇਰਾ ਵੀ ਹੈ ਤੇ ਉਰਗੋ ਨਹੀਂ ਪੁੱਛਦਾ ਪੁੱਛਦਾ ਕੋਈ ਫਿਰ ਕੂੜਵਾ ਸੀ ਜਦੋਂ ਕੁਝ ਹੋ ਰਿਹਾ ਕਲ ਕਾਲਖ ਬੇਤਾਲ ਕਲ ਕਾਲਖ ਬੇਤਾਲ ਬੇਤਾਲ ਬੇਤਾਲ ਕਲ ਕਾਲਖ ਕਲਪਣਾ ਦੇ ਨਾਲ ਸਾਰੇ ਕਾਲੇ ਹੋ ਰਹੇ ਨੇ ਕਲ ਹੁੰਦੀ ਹੈ ਕਲਪਣਾ ਮਾਇਆ ਦੀ ਭੁੱਖ ਮਾਇਆ ਦੀ ਭੁੱਖ ਨਾਲ ਮਨ ਸਭ ਦਾ ਕਾਲਾ ਹੋ ਰਿਹਾ ਕਾਲਸ ਲੱਗ ਰਹੀ ਹੈ ਇਸ ਕਰਕੇ ਸੱਚ ਨਾਲ ਇਹਨਾਂ ਦੀ ਤਾਲ ਨਹੀਂ ਮਿਲ ਰਹੀ ਬੇਤਾਲ ਹੋ ਰਹੇ ਬੇਤਾਲਾ ਨਾਮ ਨਾਲ ਤਾਲ ਸੁਰਤਾਲ ਨਹੀਂ ਮਿਲ ਰਹੀ ਇਹਨਾਂ ਦੀ ਪਰਮੇਸ਼ਰ ਦੇ ਹੁਕਮ ਨਾਲ ਸੁਰਤਾਲ ਨਹੀਂ ਮਿਲ ਰਹੀ ਆਪਣਾ ਹੁਕਮ ਹੈ ਉਹਦੇ ਵਿੱਚ ਆਪਣੇ ਭਾਣੇ ਚੱਲਣ ਦੀ ਕੋਸ਼ਿਸ਼ ਕਰਦੇ ਬੇਤਾਲੇ ਹੋਏ ਹੋਏ ਨੇ ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਹੀਂ ਫਿਰੇ ਜੋ ਬੇਤਾਲਿਆ ਜਿਹੜਾ ਨਾਮ ਦੀ ਵਜਾਏ ਆਪਣੇ ਭਾਣੇ ਚੱਲਣ ਦੀ ਕੋਸ਼ਿਸ਼ ਕਰਦਾ ਉਹ ਬੇਤਾਲ ਹੈ ਇੱਕ ਤਾਲ ਨਹੀਂ ਨਾ ਕੁਝ ਬੋਲਦਾ ਕੁਝ ਬੋਲਦਾ ਵਿਰੋਧੀ ਤਾਲ ਹੈ ਇਹਦੀ ਬੇਤਾਲਾ ਕਲ ਕਾਲਖ ਬੇਤਾਲ ਜਿੰਨਾ ਜਰ ਕਲਪਨਾ ਅੰਦਰ ਹੈ ਉਹਨਾਂ ਚਰੇ ਬੇਤਾਲ ਹੈ ਔਰ ਉਹਨਾਂ ਜਰੇ ਮਨ ਕਾਲਾ ਹੋਈ ਜਾਂਦਾ ਹੋਰ ਕਲਪਨਾ ਦੀ ਕਾਲਖ ਲੱਗ ਰਹੀ ਹੈ ਔਰ ਤਾਲ ਇਹਦੀ ਸੁਰ ਮੰਨਦੇ ਔਰ ਪਾਣੇ ਨਾਲ ਇਹਦੀ ਸੁਰ ਪਰਮੇਸ਼ਰ ਨਾਲ ਹੁਕਮ ਨਾਲ ਇਹਦੀ ਸੁਰ ਨਹੀਂ ਇੱਕ ਸੁਰ ਨਹੀਂ ਹੋ ਸਕਦਾ ਉਹਨਾਂ ਚਿਰ ਜੀਓ ਬੀਜ ਪਤ ਲੈ ਗਏ ਅਬ ਕਿ ਉਗਵੇ ਦਾ ਪਰ ਜਿਨ੍ਹਾਂ ਨੇ ਇੱਕ ਕਰਕੇ ਮਨ ਚਿੱਤ ਨੂੰ ਜਿਨ੍ਹਾਂ ਨੇ ਦੋਏ ਹੱਥ ਜੋੜ ਕੇ ਚੇਤਨ ਮਨ ਇੱਕ ਕਰਕੇ ਬੀਜ ਬੀਜਿਆ ਨਾ ਮਨ ਚਿੱਤ ਦਾ ਮਨ ਚਿੱਤ ਜਾਂ ਇਕੱਠੇ ਹੁੰਦੇ ਨੇ ਬੀਜ ਹੋ ਜਾਂਦਾ ਇੱਕ ਹੋ ਜਾਂਦਾ ਨਾ ਬਿਓ ਬੀਜ ਬਿਓ ਨੂੰ ਜਦ ਬੀਜਿਆ ਬੀਜ ਕੇ ਪਤ ਲੈ ਗਏ ਬਸ ਉਹਨਾਂ ਦੀ ਇੱਜ਼ਤ ਉਹਨਾਂ ਦੀ ਦਰਗਾਹ ਚ ਇੱਜ਼ਤ ਹੋ ਗਿਆ ਕੰਮ ਲਗਾ ਬੀਜ ਤਾਂ ਜੇ ਫਾੜੀ ਲੱਗੂ ਅਗਲੇ ਜਨਮ ਚ ਲੱਗਿਆ ਹੋਊਗਾ ਬੀਜ ਤਾਂ ਤੇ ਕੁਛ ਐਸੇ ਵੀ ਨੇ ਵੀ ਉਹ ਬੀਜ ਦਾ ਪੱਤਾ ਵੀ ਉਗਿਆ ਆ ਦੋਏ ਗੱਲਾਂ ਚੱਲਦੀਆਂ ਨੇ ਪੱਪ ਲੈ ਜਿਹੜਾ ਸੰਸਾਰ ਦੇ ਬੀਜ ਬੀਜਦਾ ਦਾ ਪੱਤਾ ਨਿਕਲਿਆ ਹੁੰਦਾ ਹੈ ਪੱਤਾ ਬਣ ਜਾਂਦਾ ਨਾ ਬੀਜ ਨਹੀਂ ਰਹਿੰਦਾ ਫਿਰ ਪੱਤਾ ਹੋ ਜਾਂਦਾ ਹੈ ਪੱਤਾ ਹੋ ਗਿਆ ਬੀਜ ਖਤਮ ਪੱਤਾ ਪੱਤਾ ਬਣ ਗਿਆ ਪੱਤੇ ਚ ਅੱਖਾਂ ਵੀ ਨੇ ਪੱਤੇ ਚ ਕੱਦ ਵੀ ਨੇ ਪੱਤੇ ਨੂੰ ਸੁਣਦਾ ਪੱਤੇ ਨੂੰ ਦੀਦਾ ਬੀਜ ਬੀਜ ਅੰਨਾ ਬੋੜਾ ਵੀ ਜੰਨਾ ਹੋਣਾ ਆਂਡਾ ਰੱਖ ਦੋ ਉੱਥੇ ਬਾਬਾ ਅੰਨਾ ਬੋੜਾ ਕੋਈ ਆਵੇ ਪੈਰ ਰੱਖ ਦੇਵੇ ਕੁਛ ਹੋ ਜਵੇ ਛੋਟਾ ਲੱਗ ਜਾ ਫੁੱਟ ਜੂਗਾ ਖਰਾਬ ਹੋ ਜੂਗਾ ਪਰ ਜੇ ਛੋਟਾ ਜਿਹਾ ਜੋ ਬੱਚਾ ਪੈਦਾ ਹੋਵੇ ਉਹਨੂੰ ਰੱਖ ਦੇ ਆਦਮੀ ਨੇੜੇ ਨੂੰ ਜੋ ਉਹ ਜੋ ਛਾਲ ਮਾਰ ਕੇ ਜਾਊ ਅੰਡੇ ਜੋ ਪੈਦਾ ਹੋਇਆ ਚਾਰ ਦਿਨ ਪਹਿਲਾਂ ਉਹੀ ਆਂਡਾ 10 ਦਿਨ ਪਹਿਲਾਂ ਉਹੀ ਆਂਡਾ ਸੀ ਉਹੀ 10 ਦਿਨ ਬਾਅਦ ਬੱਚਾ ਬਣ ਗਿਆ ਇੱਕ ਦਿਨ ਦਾ ਵੀ ਬੱਚਾ ਹੋਇਆ ਹੋਇਆ ਆਪਣੇ ਆਪ ਨੂੰ ਸੰਭਾਲ ਲੂ ਦੀਦਾ ਵੀ ਹੈ ਅੱਖਾਂ ਕਿੱਥੇ ਹੋਈ ਹੈ ਵਿੱਚੇ ਦੀਆਂ ਅੱਖਾਂ ਅਸੀਂ ਬਾਹਰੋਂ ਤਾਂ ਨਹੀਂ ਭੇਜੀ ਅੱਖਾਂ ਨਾ ਕੰਨ ਬਾਹਰੋਂ ਭੇਜੇ ਨੇ ਇਸ ਕਰਕੇ ਵੀਰ ਦੇ ਵਿੱਚ ਹੁੰਦਾ ਸਭ ਕੁਝ ਜੇ ਪੱਤਾ ਬਣਦਾ ਹੈ ਕੰਨ ਰੱਖਾਂ ਖੁੱਲ ਜਾਂਦੇ ਨੇ ਪਹਿਲਾਂ ਸੂਚਕ ਲੱਗਿਆ ਹੁੰਦਾ ਵੀ ਉਹ ਬੀਜ ਪੱਟ ਲੈ ਗਏ ਅਬ ਕਿਉਂ ਗਵੇ ਹੁਣ ਦਾਲ ਹੈ ਹੁਣ ਉੱਗੇ ਕਿਵੇਂ ਹੈ ਹੁਣ ਤਾਂ ਦਾਲ ਹੈ ਇੱਕ ਵੀ ਨਹੀਂ ਹੈ ਹੁਣ ਤਾਂ ਦਾਲ ਹੈ ਜਿੰਨਾ ਚਿਰ ਹੁਕਮ ਦਾ ਵਿਰੋਧ ਕਰਦਾ ਆਪਣੇ ਭਾਣੇ ਚੱਲਦਾ ਉਹਦੇ ਚ ਦਾਲ ਹੈ ਜੋਗੀ ਤਾਂ ਇੱਕ ਬਣਾ ਰਹੇ ਨੇ ਸਮਾਧੀ ਲਾ ਕੇ ਇੱਕ ਹੋਵੇ ਇੱਕ ਹੋਵੇ ਇੱਕ ਹੋਵੇ ਜੋ ਬੀਜਣ ਦਾ ਨਹੀਂ ਪਤਾ ਬੀਜਣ ਦਾ ਕਹਾਂ ਹੈ ਪਹਿਲੇ ਕੋਲ ਦੀ ਪ੍ਰੈਕਟਿਸ ਹੈ ਉਹਨਾਂ ਦੀ ਵੀਓ ਬੀਜ ਪੱਟ ਲੈ ਗਏ ਅਬ ਕਿਉਂ ਉਗਵੇ ਜੇ ਨਾਲ ਹੁਣ ਕਿਵੇਂ ਉਗੇ ਇੱਕ ਉਥੇ ਆ ਬੀਜਿਆ ਹੈ ਉਥੇ ਬੀਜੇ ਬੀਜੋਗੇ ਵੀ ਤਾਂ ਨਹੀਂ ਉਗਣਾ ਬੀਜਣਾ ਤਾਂ ਨਹੀਂ ਉਗਦਾ ਜਿੰਨੇ ਮਰਜੀ ਮਾਲਾ ਫੇਰ ਲੋ ਜਿੰਨਾ ਜਰ ਮੰਡੀ ਨਹੀਂ ਕੁਝ ਨਹੀਂ ਉਗਣਾ ਵਿੱਚੋਂ ਜਿੰਨਾ ਜਰ ਮਰਜੀ ਤੁਸੀਂ ਜੋ ਮਰਜੀ ਕਰ ਲੋ ਜਿੰਨੇ ਮਰਜੀ ਲੰਗਰ ਚਲਾ ਲੋ ਜਿੰਨੇ ਮਰਜੀ ਦੁਆਖਾਨੇ ਖੋਲ ਲੋ ਜੋ ਮਰਜੀ ਕਰ ਲੋ ਜਿੰਨੇ ਮਰਜੀ ਤੀਰਥ ਯਾਤਰਾ ਕਰ ਲੋ ਰਣੌਤ ਕਰ ਲੋ ਕਿਤੇ 100 ਵਾਰ ਜਾਇਆ ਹੋ ਤੁਸੀਂ ਹਜੂਰ ਸਾਹਿਬ ਲੱਖ ਵਾਰ ਜਾਇਆ ਹੋ ਤੇ ਹੇਮਕੁੰਡ ਪੈਰੀ ਤੁਰ ਕੇ ਜਾਇਆ ਹੋ ਪੁੱਠੇ ਸਿੱਧੇ ਹੋ ਕੇ ਲੋਟੜੀਆਂ ਖਾ ਕੇ ਜਾਇਆ ਹੋ ਕੁਝ ਨਹੀਂ ਮਿਲਣਾ ਕੁਝ ਨਹੀਂ ਮਿਲਣਾ ਕਿਸੇ ਨੂੰ ਮਨ ਆਪਣੇ ਕਰਕੇ ਜਾਂਦੇ ਨੇ ਨਾ ਉਹ ਸਾਰੀ ਮਨ ਦੀ ਖੇਡ ਹੈ ਮਨ ਦੀ ਇੱਛਾ ਉਹ ਮਤ ਥੋੜੀ ਸੇਵ ਗਵਾਈਏ ਥੋੜੀ ਮੱਤ ਵਾਲੇ ਨੇ ਜੋ ਕੋ ਕਰਦੇ ਨੇ ਨਾਲ ਦੀ ਨਾਲੇ ਖਤਮ ਨਾਲ ਦੀ ਨਾਲੇ ਖਤਮ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੁਣ ਰੁੱਤ ਹੋਏ ਜੇ ਇੱਕ ਹੋਏ ਤਾਂ ਉਗਵੇ ਜੇ ਇੱਕ ਹੋਵੇ ਤਾਂ ਉਗ ਸਕਦਾ ਪਹਿਲਾਂ ਇੱਕ ਤਾਂ ਹੋਵੇ ਪਰ ਉਹ ਤਾਂ ਕਹਿੰਦੇ ਨੇ ਜਾਂ ਪੜਦੇ ਆ ਸਾਡਾ ਮਨੇ ਨਹੀਂ ਖੜਦਾ ਤੇ ਮਨ ਖੜਦਾ ਨਹੀਂ ਕਿਤੇ ਹੋਵੇ ਉਗੇ ਕੀ ਜੇ ਕੋਏ ਤਾਂ ਉਗਵੇ ਪਰ ਇੱਕ ਸ਼ਰਤ ਹੋਰ ਹੈ ਨਾਲ ਰੁੱਤੀ ਹੁਰਤ ਹੋਏ ਰੁੱਤੀ ਤੋਂ ਹੋਏ ਗੁਰੂ ਅਮਰਦਾਸ ਦਾ ਇੱਕ ਸੀ ਪਰ ਉਗਰਾ ਨਹੀਂ ਸੀ ਕਬੀਰ ਦਾ ਇੱਕ ਸੀ ਉਗਰਾ ਨਹੀਂ ਸੀ ਗੁਰੂ ਅੰਗਦ ਦੇਵ ਦਾ ਇੱਕ ਸੀ ਉਗਰਾ ਨਹੀਂ ਸੀ ਉਹ ਰੁੱਤ ਹੈ ਨਹੀਂ ਸੀ ਗੁਰਬਾਣੀ ਦਾ ਆ ਗਿਆਨ ਨਹੀਂ ਸੀ ਉਹਨਾਂ ਕੋਲੇ ਰੁੱਤਾ ਜਦੋਂ ਇਹ ਆਉਂਦਾ ਨਾ ਅਗਲਾ ਆ ਗਿਆਨ ਸੁਣਨ ਦਾ ਰੁੱਤ ਆਉਂਦਾ ਮੇਘੇ ਨੂੰ ਫਰਮਾਨ ਹੋਆ ਪਰ ਅਜੋ ਮੇਘਾ ਨਹੀਂ ਸੀ ਵਰਸਿਆ ਧਰਤੀ ਤੇ ਅੰਦਰ ਹਿਰਦੇ ਜਾਂ ਬਾਰਿਸ਼ ਨਹੀਂ ਸੀ ਹੋਈ ਇਹ ਅਮਰਤ ਜਲ ਨਹੀਂ ਅਮਰਤ ਗਿਆਨ ਅਮਰਤ ਨਹੀਂ ਸੀ ਮਿਲਿਆ ਉਹ ਰੁੱਤ ਤਾਂ ਇਹ ਗਿਆਨ ਅਮਰਤ ਮਿਲੇ ਗੁਰਮਤ ਦੇ ਪ੍ਰਚਾਰ ਗੁਰਮਤ ਦਾ ਪ੍ਰਚਾਰ ਨਹੀਂ ਸੀ ਸੁਣਿਆ ਸੁਣੇ ਨਹੀਂ ਤੇ ਫਿਰ ਇਹਦਾ ਅਸਰ ਕਿੱਥੋਂ ਹੋਣਾ ਉਹ ਰੁੱਤ ਨਹੀਂ ਸੀ ਬਰਸਾਤ ਚਾਪੇ ਜੰਮੇ ਹੋਣਾ ਸਭ ਕੁਝ ਬਰਸਾਤ ਪਵੇ ਨਾ ਧਰਤੀ ਚਾਪੇ ਜੰਮੇ ਸਭ ਕੁਝ ਬੀਜ ਹੁੰਦਾ ਤਾਂ ਵੀ ਜੰਮਿਆ ਹੁੰਦਾ ਤੇ ਗਿੱਲੀ ਧਰਤੀ ਜਾਲਾ ਪੈ ਕੇ ਵੀ ਕਾਬੂਸ ਪੈਦਾ ਹੋ ਜਾਂਦਾ ਜਿੱਥੇ ਕਦੇ ਕਾਬੂਸ ਹੁੰਦਾ ਨਹੀਂ ਜੇ ਲਗਾਤਾਰ ਬਾਸ ਹੋ ਜਾਵੇ ਤਾਂ ਉਸ ਬੀਜ ਨਹੀਂ ਕਿਤੋਂ ਹੁੰਦਾ ਬਗੈਰ ਬੀਜ ਤੇ ਪੈਦਾ ਹੁੰਦਾ ਬੀਜ ਹੋਣਾ ਕੋਈ ਜ਼ਰੂਰੀ ਨਹੀਂ ਤੀਜ ਬੀਜ ਹੁੰਦਾ ਹੀ ਪਹਿਲਾਂ ਬੀਜ ਕਿੱਥੋਂ ਪੈਦਾ ਹੋਇਆ ਪਾਣੀ ਜਾਲਾ ਕਿੱਥੋਂ ਪੈਦਾ ਹੁੰਦਾ ਆਪੇ ਪੈਦਾ ਹੋ ਜਾਂਦਾ ਕਾਈ ਕਿੱਥੋਂ ਪੈਦਾ ਹੁੰਦਾ ਆਪੇ ਪੈਦਾ ਹੋ ਜਾਂਦਾ ਕਾਈ ਦੇ ਵਿੱਚ ਬੀਜ ਪੈਦਾ ਹੋ ਜਾਂਦਾ ਜਿਵੇਂ ਧਰਤੀ ਵਿੱਚ ਵੀ ਜਾਲਾ ਪੈਦਾ ਹੁੰਦਾ ਹੈ ਜੇ ਪਾਣੀ ਜਾਲਾ ਪੈਦਾ ਹੁੰਦਾ ਨਾ ਧਰਤੀ ਦੇ ਵਿੱਚ ਵੀ ਜਾਲਾ ਪੈਦਾ ਹੋ ਜਾਂਦਾ ਉਹ ਜਾਲਾ ਹੀ ਜੜਾ ਬਣ ਕੇ ਉੱਤੇ ਪੌਦਾ ਹੋ ਜਾਂਦਾ ਜਿਵੇਂ ਚਪੱਤੀ ਪੈਦਾ ਹੁੰਦੀ ਹੈ ਪਾਣੀ 'ਚ ਬੀਜ ਨਹੀਂ ਹੁੰਦਾ ਚਪੱਤੀ ਦਾ ਨਾ ਚਪੱਤੀ ਨੂੰ ਬੀਜ ਲੱਗਦਾ ਹੀ ਹੈ ਚਪੱਤੀ ਦਾ ਕੋਈ ਫਲ ਨਹੀਂ ਹੁੰਦਾ ਬੀਜ ਨਹੀਂ ਹੁੰਦਾ ਪਾਣੀ ਜੋ ਪੈਦਾ ਹੁੰਦੀ ਹੈ ਪਾਣੀ 'ਚ ਖਤਮ ਹੋ ਜਾਂਦੀ ਹੈ ਬਹੁਤ ਸਾਰੇ ਪੌਦੇ ਨੇ ਜਿਹਦਾ ਬੀਜ ਹੁੰਦਾ ਹੀ ਨਹੀਂ ਪੁਦੀਨੇ ਦਾ ਬੀਜ ਹੁੰਦਾ ਜੜ ਲੱਗਦੀ ਹੈ ਉਹ ਜੜਾ ਲਾਉਨੇ ਨਾ ਉਹ ਸਾਰੇ ਪੌਦੇ ਨੇ ਜਿਹਨੇ ਜੜੇ ਹੀ ਲਾਉਨੇ ਬੀਜ ਹੁੰਦਾ ਹੀ ਨਹੀਂ ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ ਪਾ ਲਗਣਾ ਚਾਹੀਦਾ ਪਹਿਲਾਂ ਪਾ ਕੀ ਹੈ ਪਾ ਚਾਟ ਉਹ ਚਾਟ ਆ ਪਾ ਹੈ ਕਹਿੰਦਾ ਫਲਾਣੇ ਦਾ ਪਾ ਚੜ ਗਿਆ ਉਹਦੇ ਕੋ ਬਹਿ ਜਾ ਆ ਮਾੜਾ ਵੀ ਹੁੰਦਾ ਆ ਚੰਗਾ ਵੀ ਹੁੰਦਾ ਆ ਮਾਇਆ ਦਾ ਵੀ ਹੁੰਦਾ ਪਾਇਆ ਪਾ ਜਿਹੜਾ ਹੈ ਨਾ ਇਹ ਤਨ ਮਾਇਆ ਪਾਹਿਆ ਪਿਆਰੇ ਜਿਹੜਾ ਅੰਦਰਲਾ ਮਨ ਹੈ ਨਾ ਕਿ ਪਾ ਚੜ ਗਿਆ ਇਹਨੂੰ ਕਹਿੰਦੇ ਮਾਇਆ ਦਾ ਪਾ ਚੜ ਗਿਆ ਮਾਇਆ ਪਾਇਆ ਸਰੀਰ ਦਾ ਪਾ ਚੜ ਗਿਆ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਲਫ਼ਜ਼ ਰੰਗ ਜੜ ਗਿਆ ਉੱਤੇ ਦੀ ਬਾਅਦ ਬਾਅਦ ਦੇ ਬਾਅਦ ਰੰਗ ਆਵੇ ਜੜ ਜਾਂਦਾ ਮੇਰੇ ਕੰਤਨ ਭਾਵੇ ਚੁਰਲਾ ਪਿਆਰੇ ਕਿਉਂ ਧਨ ਸਿਰ ਚੜ ਜਾਏ ਸੱਚ ਦਾ ਵੀ ਬਾਹ ਜੜਦਾ ਝੂਠ ਦਾ ਵੀ ਬਾਹ ਚੜਦਾ ਉਹਨਾਂ ਝੂਠ ਦਾ ਤਾਂ ਚੜਿਆ ਹੋਇਆ ਹੈ ਪਾ ਪਹਿਲਾਂ ਤਾਂ ਇਹ ਉਤਾਰਨਾ ਪਾ ਨਾਨਕ ਪਾਹੈ ਬਾਹਰ ਗੁਰਬਾਣੀ ਇਹ ਪਾ ਉਤਾਰਦੀ ਹੈ ਝੂਠ ਦਾ ਪਹਿਲਾਂ ਜਿਹੜਾ ਕੰਨਾਂ ਨੂੰ ਸੁਣਨ ਵਾਲਾ ਗਿਆਨ ਹੈ ਪਾਤਾਰ ਦੀ ਹੈ ਪਹਿਲਾਂ ਤੇ ਗੁਰੂ ਦੀ ਜਿਹੜੀ ਹੈ ਨਾ 4 ਸਾਲ ਇਹਦੇ ਚ ਪਾਦ ਇਹ ਉਤਾਰ ਕੇ ਦੂਜਾ ਪਾਦ ਲਾਉਣਾ ਹੈ ਇਹ ਉਤਾਰਨਾ ਹੈ ਤੇ ਦੂਜਾ ਲਾਉਣਾ ਲਾਉਣ ਪਾਹੇ ਬਾਹਰ ਆ ਕੋਰੇ ਰੰਗ ਹੱਸ ਕੋਰੇ ਨੂੰ ਨਹੀਂ ਰੰਗ ਚੜਦਾ ਕਦੇ ਪਾਹੇ ਬਾਹਰ ਸੰਤੋਖੀ ਹੈ ਜੋ ਕੋਰਾ ਹੈ ਸਾਰੀਆਂ ਮੱਤਾਂ ਮਾਇਆ ਦਾ ਦਾ ਉਤਾਰ ਸਕਦੀਆਂ ਨੇ ਸੰਤੋਖ ਤੱਕ ਲਿਜਾ ਸਕਦੀਆਂ ਨੇ ਪਰ ਨਾਮ ਦਾ ਬਾਹ ਕੌਣ ਲਾਵੇ ਸੱਚ ਦਾ ਬਾਹ ਕੌਣ ਲਾਵੇ ਸੱਚ ਦਾ ਬਾਹ ਉਹ ਲਾਵੇ ਜਿਹੜਾ ਸੱਚ ਨੂੰ ਜਾਣ ਜਾਣ ਲਵੇ ਸੱਚ ਤਾਂ ਪਰ ਜਾਣੀ ਹੈ ਜਿਹੜਾ ਸੱਚਾ ਹੋਏ ਕੂੜ ਕੀ ਮਲ ਉਤਰੇ ਪਹਿਲਾਂ ਕੂੜ ਕੀ ਕੂੜ ਦਾ ਬਾਹ ਉਤਰੇ ਤਨ ਕਰੇ ਅੱਛਾ ਪਹਿਲਾਂ ਪਹਿਲਾਂ ਉਪਾਅ ਲਾਉਣਾ ਕੂੜ ਕਾ ਮਾਇਆ ਦਾ ਪਾ ਕੂੜ ਕੀ ਮਾਲ ਉਸ ਨੂੰ ਕਿਹਾ ਹੋਇਆ ਇਹ ਸੱਚ ਅਰ ਝੂਠ ਕੂੜ ਔਰ ਸੱਚ ਦੋਹਾਂ ਦਾ ਵਿਸ਼ਲੇਸ਼ਣ ਹੈ ਸਾਰਾ ਹੀ ਹੁਣ ਤੱਕ ਕੂੜ ਔਰ ਸੱਚ ਦਾ ਹੀ ਵਿਸ਼ਲੇਸ਼ਣ ਹੈ ਕੂੜ ਤੋਂ ਕਿਵੇਂ ਖੜਾ ਛਡਾਉਣਾ ਹੈ ਤੇ ਸੱਚ ਨਾਲ ਕਿਵੇਂ ਜੋੜਨਾ ਵਿੱਚ ਅੜਕਾ ਉੱਥੇ ਕੀ ਆਉਣਾ ਉੱਥੇ ੜਕਾ ਕੀ ਜਾਣਾ ਮੰਗਣਾ ਕੀ ਹੈ ਫਿਰ ਉਸ ਵੇਲੇ ਮੰਗਣਾ ਕੀ ਹੈ ਮੰਗਣਾ ਮੰਗਣ ਦੀ ਕਾ ਹਰਜਸ ਗੁਰ ਤੇ ਮੰਗਣਾ ਕਿ ਰਾਜ ਮੰਗਣਾ ਤਪੇ ਹੈ ਇੱਥੇ ਤੱਕ ਇੱਥੇ ਤੱਕ ਤਪੇ ਹੈ ਮਾਇਆ ਦਾ ਫਲ ਹੁਣ ਤੱਕ ਤਪੇ ਹੈ ਤਪੋ ਰਾਜ ਰਾਜ ਹੋ ਸਕਦਾ ਮਿਲ ਸਕਦਾ ਰਾਜੇ ਹੈ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਸਲਾਮ ਧਰਮ ਚਲਾਇਆ ਹੈ ਰਾਜੇ ਉਹਨਾਂ ਲੋਕਾਂ ਨੇ ਰਾਜੇ ਰਾਜੇ ਤਾਂ ਉਹਨਾਂ ਦੇ ਪੁਜਾਰੀ ਸੀ ਰਾਜੇ ਤਾਂ ਉਹਨਾਂ ਨੂੰ ਸਲਾਮ ਕਰਦੇ ਸੀ ਮੱਥੇ ਟੇਕਦੇ ਸੀ ਜਿਨ੍ਹਾਂ ਨੇ ਇਸਾਈ ਧਰਮ ਚਲਾਇਆ ਜਿਨ੍ਹਾਂ ਨੇ ਜੋਗ ਚਲਾਇਆ ਮਸ਼ਿੰਦਰ ਨੇ ਗੋਰਖਨਾਥ ਨੇ ਰਾਜੇ ਚੇਲੇ ਬਣਾ ਲੇ ਰੋਵੇ ਰਾਜੇ ਕੰਨ ਪੜਾਏ ਰਾਜਾਂ ਦੇ ਕੰਨ ਪਾੜ ਤੇ ਚੇਲੇ ਬਣਾ ਲੇ ਪਰ ਬਿੜਿਆ ਕੁਛ ਨਹੀਂ ਸਵਾਲ ਹੈ ਦਰ ਦਰ ਮੰਗੇ ਪਖਿਆ ਜਾਏ ਪ੍ਰਭਾਵਤ ਤਾਂ ਕਰਤੇ ਆਪਣੀ ਬੁੱਧ ਨਾਲ ਰਾਜਿਆਂ ਨੂੰ ਰਾਜ ਦਾ ਝੂਠ ਸਭ ਕਰਤਾ ਵੀ ਝੂਠ ਹੈ ਉਹ ਤਾਂ ਰਾਤਾ ਪਰ ਸੱਚ ਦਾ ਗਿਆਨ ਨਹੀਂ ਸੱਚ ਹੈ ਜੀ ਕੋਈ ਸੱਚ ਦਾ ਪਾ ਨਹੀਂ ਲਾ ਸਕੇ ਸੱਚ ਦਾ ਪਾ ਬਗੈਰ ਗੁਰਮਤ ਤੇ ਨਹੀਂ ਲੱਗਦਾ ਕਿਉਂ ਨਹੀਂ ਲੱਗਦਾ ਸੱਚ ਤਾਂ ਪਰ ਜਾਣੀਏ ਜੇ ਸਿੱਖ ਸੱਚੀ ਲੈ ਸੱਚੀ ਸਿੱਖਿਆ ਹੋਰ ਕਿਤੇ ਨਹੀਂ ਗੁਰਮਤ ਤੋਂ ਬਿਨਾ ਗੁਰਮਤ ਤੋਂ ਬਿਨਾ ਸੱਚੀ ਸਿੱਖਿਆ ਨਹੀਂ ਆ ਕਿਤੇ ਸੱਚ ਦਾ ਪਾ ਗੁਰਮਤ ਦੇ ਬਿਨਾ ਨਹੀਂ ਲੱਗਣਾ ਕਿਤੋਂ ਵੀ ਝੂਠ ਦਾ ਪਾ ਸਾਰੀਆਂ ਮਤਾਂ ਉਤਾਰ ਦੇਣਗੇ ਪਰ ਅਸੀਂ ਤਾਂ ਉੱਤਰ ਨਹੀਂ ਦੇਣਾ ਝੂਠ ਦਾ ਭਾਸ਼ਕ ਮਤ ਵੀ ਪਿਆ ਹੋਵੇ ਸਾਡੇ ਕੋਲ ਅਸੀਂ ਉੱਤਰ ਨਹੀਂ ਦਿੰਦੇ ਝੂਠ ਦਾ ਪਤਾਰੇ ਕਿਹੜਾ ਦਾਲ ਲੂਗਾ ਉੱਤਾ ਸਾਡੀਆਂ ਕਿਰਪਾਨਾਂ ਵੀ ਉਹਦੇ ਵਾਸਤੇ ਨਹੀਂ ਜਿਹੜਾ ਝੂਠ ਦਾ ਭਾ ਉਤਾਰੇ ਕਿਉਂਕਿ ਅਸੀਂ ਨਾ ਉਤਰਦੇ ਹੱਕ ਚ ਹੁਣ ਅਸੀਂ ਨਾ ਉਤਰਦੇ ਹੱਕ ਚ ਝੂਠ ਦਾ ਨਹੀਂ ਉਤਾਰਨ ਦੇਣਾ ਐਜਾ ਖਾਲਸਾ ਸਾਰੇ ਦੁਨੀਆ ਦੇ ਉੱਤੇ ਬਣਾ ਦੇਣਾ ਜਿਹੜਾ ਝੂਠਦਾ ਹੱਬੀ ਹੋਵੇ ਸੰਸਾਰੀ ਰਾਜ ਦਾ ਹਾਮੀ ਹੋਵੇ ਇਹਦੇ ਖਾਤਰ ਲੜਨ ਨੂੰ ਤਿਆਰ ਹੋਵੇ ਸੱਚ ਸੰਸਾਰ 'ਚ ਕੁਝ ਨਹੀਂ ਦਿੰਦਾ ਖਾਣ ਨੂੰ ਕਿਸੇ ਨੂੰ ਸੱਚ ਤਾਂ ਕੀ ਲੈਣਾ ਸੀ ਸੱਚ ਨਾਲ ਤਾਂ ਨੁਕਸਾਨ ਹੈ ਨੁਕਸਾਨ ਕਹਿੰਦੇ ਨੇ ਆਦਮੀ ਸੱਚ ਨਾਲ ਤਾਂ ਨੁਕਸਾਨ ਹੈ ਕੀ ਘਟ ਲਿਆ ਦਸਨ ਪਾਸ਼ਾ ਨੇ ਉਹਨਾਂ ਦੀ ਰਗਤ ਉਹਨਾਂ ਦੇ ਮੁਤਾਬਕ ਕੀ ਘਟ ਲਿਆ ਮੈਂ ਕਹਾਂ ਵੀ ਜਿਹੜਾ ਤੁਸੀਂ ਖੱਟੋਗੇ ਉਹ ਦਿਖਾ ਦਿਓ ਗਾਂ ਜਾ ਕੇ ਕੀ ਹੈ ਤੁਸੀਂ ਲੈ ਕੇ ਜਾਓਗੇ ਉਹ ਦਿਖਾ ਦਿਓ ਉਹਨੇ ਘਟ ਲਿਆ ਜਾਲ ਉਹਨੇ ਘਟ ਲਿਆ ਨਾ ਤੇ ਪਰਮੇਸ਼ਰ ਨੇ ਵੀ ਕੀ ਘਟਿਆ ਨਾ ਕੁਝ ਕਰਕੇ ਵੀ ਅੱਛਾ ਇੰਨਾ ਕੁਝ ਕਰਕੇ ਪਰਮੇਸ਼ਰ ਨੇ ਸਾਰਿਆਂ ਦਾ ਫਿਕਰ ਕਰਕੇ ਸੂਰਜ ਬਣਾ ਕੇ ਸਾਰੀ ਡਿਊਟੀ ਦੇ ਕੇ ਉਹਨੇ ਕੀ ਘਟ ਲਿਆ ਤੁਹਾਡੀ ਨਿਗਾਹ ਦੇ ਹਿਸਾਬ ਨਾਲ ਉਹਨੇ ਵੀ ਕੋਈ ਘਟਿਆ ਵੀ ਕੌਣ ਲਾਈ ਹੈ ਤੁਸੀਂ ਸਿਆਣੇ ਹੋ ਉਹਨੇ ਵੀ ਕੁਝ ਘਟਿਆ ਜੋ ਨੇ ਘਟਿਆ ਉਹਨੇ ਵੀ ਜੈਸੇ ਘਟਿਆ ਪਰਮੇਸ਼ਰ ਜਸ ਕਰਦੇ ਨੇ ਸਾਰੇ ਤੁਸੀਂ ਜਿਹੜਾ ਘਟਣਾ ਉਹ ਵੀ ਮਤਲਬ ਵੀ ਅਪਜਸ ਘਟਣਾ ਤੁਸੀਂ ਬਹੁਤ ਕੁਝ ਹੈ ਥੋੜੇ ਬੜੇ ਬੜੇ ਰਿਆਂ ਤੋਂ ਲੈ ਕੇ ਖਟਿਆ ਅਪਜਸ ਉਹਨਾਂ ਦਾ ਜਿਆਦਾ ਥੋੜਾ ਅਪਜਸ ਹੈ ਅਪਜਸ ਸੰਸਾਰ ਦਾ ਜਿਆਦਾ ਹੈ ਅਸਲ 'ਚ ਅਪਜਸ ਕੀ ਹੈ ਸੰਸਾਰ ਦਾ ਜਿਆਦਾ ਦਰਗਾਹ 'ਚ ਅਪਜਸ ਹੈ ਦਰਗਾਹ ਦੀ ਬੋਲੀ ਚ ਅਪਜਾਸ ਹੈ ਸੰਸਾਰ ਦੀ ਬੋਲੀ ਚ ਜਾ ਸਕਦਾ ਜਿਹੜਾ ਸੰਸਾਰ ਦੀ ਬੋਲੀ ਚ ਜਿਹੜਾ ਦਰਗਾਹ ਦੀ ਬੋਲੀ ਚ ਜਾਸ ਹੈ ਸੰਸਾਰ ਦੀ ਬੋਲੀ ਚ ਕੁਝ ਵੀ ਨਹੀਂ ਹੈਗਾ ਉਹ ਕੁਝ ਵੀ ਨਹੀਂ ਹੁੰਦਾ ਉਹੀ ਕਹਿ ਦਿੰਦੇ ਨੇ ਮਜਬੂਰੀ ਚ ਸੰਸਾਰ ਨੂੰ ਕੋਈ ਕੀਮਤ ਨਹੀਂ ਉਹਨੂੰ ਜੇ ਸੰਸਾਰ ਨੂੰ ਕੀਮਤ ਦਿੰਦਾ ਜੇ ਬਹੁਤ ਕੀਮਤੀ ਹੁੰਦਾ ਹੈ ਜਸ ਜਿਵੇਂ ਨਾਨਕ ਦਾ ਜਸ ਹੁੰਦਾ ਹੈ ਭਗਤਾਂ ਦਾ ਜਸ ਹੁੰਦਾ ਹੈ ਹਰੇਕ ਆਪਣੇ ਮੁੰਡੇ ਨੂੰ ਭਗਤ ਬਣਾਉਂਦਾ ਬਣਾਉਂਦਾ ਨਾ ਐਸਡੀਐਮ ਬਣਾਉਣ ਨੂੰ ਤਿਆਰ ਹੈ ਕਬੀਰ ਬਣਾਉਣ ਨੂੰ ਤਿਆਰ ਹੈ ਐਸਡੀਐਮ ਦਾ ਜਸ ਜ਼ਿਆਦਾ ਐਸਡੀਐਮ ਦਾ ਚਾਹੁੰਦਾ ਮੇਰਾ ਮੁੰਡਾ ਬਣ ਜਵੇ ਕਬੀਰ ਬਣ ਜਵੇ ਨਹੀਂ ਚਾਹੁੰਦਾ ਕੋਈ ਇਹਦਾ ਮਤਲਬ ਹੈ ਕਿਹੜੇ ਜਸ ਨੂੰ ਫਿਰ ਪ੍ਰੈਫਰੈਂਸ ਕਿਹੜੇ ਦਾ ਜਸ ਨੂੰ ਦੇ ਰਿਹਾ ਸੰਸਾਰ ਜੀ ਵਾਲੇ ਨੂੰ ਉਹ ਸਾਹਮਣੇ ਨੋਟ ਵਰਸਣੇ ਦੇ ਉੱਤੇ ਕਬੀਰ ਵਾਲੇ ਤੋਂ ਕੀ ਮਿਲਣਾ ਉੱਥੋਂ ਮਿਲਣੀ ਹੈ ਭੁੱਖ ਉੱਥੋਂ ਮਿਲਣੀ ਹੈ ਗਰੀਬੀ ਉਹ ਕਹਿੰਦੇ ਨੇ ਗਰੀਬੀ ਗਦਾ ਹਮਾਰੀ ਪਰ ਇਹਨੂੰ ਗਦਾ ਨਹੀਂ ਤਾਂ ਚਾਹੀਦੀ ਜੋ ਇਹ ਕਹਿੰਦੇ ਨੇ ਕਹਿੰਦੇ ਹੀ ਕਹਿੰਦੇ ਨੇ ਲੋਕ ਅੰਦਰੋਂ ਕੀ ਚਾਹੁੰਦੇ ਨੇ ਉਹ ਗੱਲ ਹੋਰ ਹੈ ਜੋ ਕਹਿੰਦੇ ਨੇ ਗੱਲ ਹੋਰ ਹੈ ਨਾ ਉਹਦਾ ਨਾਨਕ ਦਾ ਪਿਓ ਚਾਹੁੰਦਾ ਸੀ ਨਾਨਕ ਇੱਧਰ ਨੂੰ ਇਹ ਰਸਤਾ ਫੜੇ ਨਾ ਬੁੱਧ ਦਾ ਪਿਓ ਚਾਹੁੰਦਾ ਸੀ ਇਹ ਰਸਤਾ ਫੜੇ ਨਾ ਕਬੀਰ ਦੇ ਘਰ ਦੇ ਚਾਹੁੰਦੇ ਸੀ ਇਹ ਰਸਤਾ ਫੜੇ ਭਗਤਾਂ ਦੇ ਕਿਸੇ ਘਰ ਦੇ ਨਹੀਂ ਗਿਆ ਇਹ ਰਸਤਾ ਫੜੋ ਅਰ ਹੁਣ ਵੀ ਕੋਈ ਚਾਹੁੰਦਾ ਆਪਣੇ ਜਵਾਬ ਨੂੰ ਇਹ ਰਸਤਾ ਫੜੇ ਹਾਂ ਭਗਤ ਮਹਾਨ ਨੇ ਉਹ ਜਿਹਾ ਬਣਿਆ ਨਹੀਂ ਜਾ ਸਕਦਾ ਉਹ ਤਾਂ ਐਵੇਂ ਬਸ ਉਹ ਬਣ ਗਏ ਉਹ ਪਰਮੇਸ਼ਰ ਨੇ ਬਣਾਤੇ ਸੀ ਕਿ ਉਹ ਜਾ ਨਹੀਂ ਬਣ ਸਕਦਾ ਤੁਸੀਂ ਰਹਿਣ ਦੋ ਇਧਰ ਠੀਕ ਹੈ ਬਣਨਾ ਪਟਵਾਰੀ ਬਣ ਸਿਰੋਂ ਪੈਸੇ ਆਉਂਦੇ ਮਾਸਟਰ ਬਣ ਦੇਖੋ ਕਿੰਨੀ 20000 ਰੁਪਏ ਤਨਖਾਹ ਹੈ ਇਹ ਗੱਲ ਸੰਸਾਰੀ ਦ੍ਰਿਸ਼ਟੀ ਹੈ ਚਾਹੇ ਕਿੰਨਾ ਧਰਮ ਤੇ ਜਾ ਕੇ ਨੱਕ ਰਗੜੀ ਜਾਣ ਅੰਦਰੋਂ ਧਰਮ ਨੂੰ ਨਫ਼ਰਤ ਕਰਦੇ ਨੇ ਲੋਕ ਸੱਚ ਕਾਲ ਕੂੜ ਵਰਤਿਆ ਵਰਤਾਰਾ ਕੂੜ ਚ ਕੂੜ ਚੰਗਾ ਲੱਗਦਾ ਕੂੜ ਨਾਲ ਜੁੜੇ ਹੋਏ ਨੇ ਕੂੜ ਦੀ ਕੀਮਤ ਹੈ ਨਾ ਕੋਲ ਸੱਚ ਦੀ ਕੋਈ ਕੀਮਤ ਜਿਹਨੂੰ ਸੱਚ ਦੀ ਕੀਮਤ ਹੈ ਨਾ ਉਹ ਮਨ ਮਨੋਂ ਨਹੀਂ ਵਿਸਾਰਦਾ ਜਿਹਨੇ ਮਨ ਮਨੋਂ ਵਸਾਰਿਆ ਹੋਇਆ ਉਹਦੇ ਵਾਸਤੇ ਸੱਚ ਦੀ ਕੋਈ ਕੀਮਤ ਨਹੀਂ ਜੋ ਮਰਜੀ ਕਹੀ ਜਾਣ ਮੂੰਹ ਤੋਂ ਕਹੇਗਾ ਕੀ ਹੈ ਮੂੰਹ ਕਾ ਕਹਿੰਦਾ ਬਾਉ ਹੈ ਕਹਿੰਦਾ ਕਹਾਲਾ ਕੋਸ ਕਹਿਣਾ ਹੀ ਹੈ ਪੁਲਿਸ ਵਾਲੇ ਸਾਰੇ ਬਿਆਨ ਦੇ ਦਿੰਦੇ ਜੋ ਮਰਜੀ ਕਹ ਲੋ ਪੁਲਿਸ ਵਾਲੇ ਦਾ ਕੀ ਹੈ ਚਾਹੇ ਵਿਚਾਰੇ ਨੇ ਉਹ ਕੀਤਾ ਹੋਵੇ ਚਾਹੇ ਨਾ ਕੀਤਾ ਹੋਵੇ ਕਹਿੰਦਾ ਕੀ ਫਾਇਦਾ ਛਿੱਤਰ ਖਾ ਕੇ ਤਾਂ ਮੰਨਣਾ ਹੀ ਹੋਈ ਵਰਜੋ ਗਾਹ ਜਾ ਕੇ ਮੁੱਕਰ ਜਾਂਦਾ ਨੇ ਸੱਚੇ ਵੀ ਮੁੱਕਰ ਜਾਂਦੇ ਨੇ ਕੀਤਾ ਹੁੰਦਾ ਉਹ ਵੀ ਮੁੱਕਰ ਜਾਂਦਾ ਨਹੀਂ ਜਿਹੜਾ ਨਹੀਂ ਕੀਤਾ ਉਹਨਾਂ ਨੇ ਜਲ ਮੁੱਕਰਨਾ ਨਹੀਂ ਇਹ ਜਿਹਾ ਸੰਸਾਰ ਦਾ ਹਾਲ ਹੈ ਭਾਵੇਂ ਅਸੀਂ ਕਿਤੇ ਮੱਥਾ ਟੇਕੀਏ ਕਿਤੇ ਕੁਝ ਕਰੀਏ ਸਿਰਫ ਸਵਾਰਥ ਬਾਤੇ ਸਭ ਕੁਝ ਕਰ ਰਹੇ ਹਾਂ ਧਰਮਾਂ ਨੂੰ ਵੀ ਸਵਾਰਥ ਦੀ ਪੂਰਤੀ ਵਾਸਤੇ ਵਰਤ ਰਹੇ ਹਾਂ ਕੋਈ ਬਿਰਲਾ ਹੈ ਜਿਹੜਾ ਸਵਾਰਥ ਸੰਸਾਰੀ ਸਵਾਰਥ ਹੈ ਤਾਂ ਉਹ ਵੀ ਸਵਾਰਥ ਹੈ ਦੇਖੋ ਹੈ ਉਹ ਵੀ ਸਵਾਰਥ ਹੈ ਉਹ ਸਭ ਤੋਂ ਵੱਡਾ ਸਵਾਰਥ ਹੈ ਜਿਹੜਾ ਕੰਮ ਵਿਗੜਿਆ ਹੋਇਆ ਹੈ ਉਹਦੀ ਸਮਾਰਨ ਵਾਸਤੇ ਸਵਾਰਥ ਹੈ ਸਤਗੁਰ ਤੋਂ ਬਰੇ ਕਾਜ ਸਵਾਰੇ ਸਵਾਰਥ ਹੈ ਅਸਲ ਸਭ ਤੋਂ ਵੱਡਾ ਸਵਾਰਥ ਇਹ ਹੈ ਕਿ ਜਿਹੜਾ ਦਾ ਘਾਟਾ ਪਿਆ ਹੈ ਉਹ ਪੂਰਾ ਕਰਨਾ ਘਟ ਹੈ ਅਕਲ ਦਾ ਅਕਲ ਦਾ ਘਟ ਹੈ ਮਾਇਆ ਦੇ ਵਾਧੇ ਨਾਲ ਅਕਲ ਦਾ ਘਾਟਾ ਪੂਰਾ ਨਹੀਂ ਹੁੰਦਾ ਮਾਇਆ ਦੇ ਵਾਧੇ ਨਾਲ ਅਕਲ ਦਾ ਘਾਟਾ ਪੂਰਾ ਨਹੀਂ ਨਾਨਕ ਪਾਸਾ ਜਸ ਸੰਸਾਰੀ ਜਸ ਜ਼ਰੂਰ ਵਾਧਾ ਹੋ ਜੂਗਾ ਉਹ ਵੀ ਸੰਸਾਰੀ ਹੋਊਗਾ ਸੰਸਾਰ ਵਿੱਚ ਜਸ ਹੋ ਜੂਗਾ ਵੱਡਾ ਮਾਇਆ ਨਾਲ ਕਾਰੋਬਾਰ ਨੂੰ ਦਰਗਾਹ ਕੀ ਹੋਊਗਾ ਉਹ ਗੱਲ ਹੋਰ ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ ਨਾਨਕ ਕਹਿੰਦਾ ਪਾਹੇ ਬਾਹਰਾ ਜੇ ਤੁਹਾਨੂੰ ਪਾ ਨਹੀਂ ਨਾ ਲੱਗਿਆ ਸੱਚ ਦਾ ਸੱਚ ਦਾ ਪਾ ਲੱਗੂਗਾ ਜਿਹੜੇ ਅੰਤਰ ਆਤਮਾ ਨਾਲ ਜੁੜਿਆ ਰਹੂਗਾ ਸੰਗਤ ਕਰੂਗਾ ਤਾਂ ਹੀ ਪਾ ਲੱਗੂਗਾ ਗੁਰਬਾਣੀ ਹਰ ਵਕਤ ਅੰਤਰਾਤਮਾ ਨਾਲ ਜੋੜ ਕੇ ਰੱਖਦੀ ਹੈ ਜਿੰਨਾ ਚਿਰ ਗੁਰਬਾਣੀ ਕੋਈ ਸੁਣੂਗਾ ਵਿਚਾਰ ਅੰਤਰਾਤਮਾ ਨਾਲ ਜੁੜਿਆ ਰਹੂਗਾ ਫਿਰ ਕੀ ਹੁੰਦਾ ਰੰਗ ਲਾਗਤ ਲਾਗਤ ਲਾਗਤ ਹੈ ਹੜੀ ਹੜੀ ਲੱਗਦਾ ਇੱਕਦਮ ਦੀ ਲੱਗਦਾ ਪੈ ਭਗਤ ਭਗਤ ਭਗਤ ਹੈ ਰੰਗ ਲੱਗਣ ਦੀ ਨਿਸ਼ਾਨੀ ਕੀ ਹੈ ਭੈ ਦੂਰ ਹੁੰਦੀ ਚਲੀ ਜਾਂਦੀ ਹੈ ਦੇਖੋ ਗੁਰਬਾਣੀ ਨਹੀਂ ਹੈ ਕਿਸੇ ਸਿੱਧ ਦੀ ਗੱਲ ਕਹੀ ਹੋਈ ਹੈ ਗੁਰਬਾਣੀ ਨਹੀਂ ਹੈ ਜੋ ਕਿੰਨੀ ਮੇਲ ਖਾਂਦੀ ਹੈ ਗੱਲ ਗੁਰਬਾਣੀ ਦਾ ਰੰਗ ਲਾਗਤ ਲਾਗਤ ਕਬੀਰ ਵੀ ਇਹੀ ਕਹਿ ਰਿਹਾ ਨਾ ਇਹਨੂੰ ਦੇਖਣਾ ਭਾਜੀ ਹੈ ਪਰਮ ਸਿਆਣ ਤੇ ਜੇ ਮਨ ਨਹੀਂ ਮੰਨਦਾ ਇਹਦਾ ਮਤਲਬ ਇਹ ਨਹੀਂ ਤੁਸੀਂ ਮਨ ਦਾ ਖੜਾ ਛੱਡ ਦੋ ਬਣਾਉਣ ਤੇ ਰੰਗ ਲਾਗਤ ਲਾਗਤ ਲਾਗਤ ਹੈ ਭੈ ਭਾਗਤ ਭਾਗਤ ਭਾਗਤ ਹੈ ਲੱਗਦਾ ਲੱਗਦਾ ਪਾ ਲੱਗ ਜਾਂਦਾ ਇੱਕੋ ਦਮ ਥੋੜੀ ਲੱਗਦੀ ਹੋ ਸੁਭਾਅ ਬਦਲਦਾ ਬਦਲਦਾ ਬਦਲ ਜਾਂਦਾ ਹੈ ਜਿਉਂ ਜਿਉਂ ਸੁਭਾਅ ਬਦਲਦਾ ਹੈ ਉਹ ਨਜ਼ਰ ਆਦਮੀ ਦੇ ਸਮਾਜ ਬਦਲ ਗਿਆ ਆਦਮੀ ਬਦਲ ਗਿਆ ਸੁਭਾਅ ਹੈ ਭੈ ਵਿੱਚ ਖੁੰਭ ਚੜਾਈ ਹੈ ਸਰਮ ਪਾਹਾ ਤਨ ਹੋਏ ਭੈ ਵਿੱਚ ਖੁੰਭ ਚੜਾਈ ਹੈ ਭੈ ਵਿੱਚ ਰਹੇ ਮਨ ਜਾ ਹੋ ਜਾਂਦਾ ਖੁੰਭ ਕਹਿੰਦੇ ਨੇ ਚਿੱਟੇ ਖੁੰਭ ਚੜਾਉਂਦੇ ਨੇ ਧੋਬੀ ਧੋਬੀ ਖੁੰਭ ਚੜਾਉਂਦੇ ਖੁੰਭ ਵਰਗਾ ਚਿੱਟਾ ਬਿਲਕੁਲ ਸਫੇਦ ਕਰ ਦਿੰਦੇ ਜਿਹੜਾ ਕੋਈ ਰੰਗ ਦਾਗ ਆ ਕੁਛ ਨਹੀਂ ਰਹਿਣ ਦੇਣਾ ਉਹਨੂੰ ਖੁੰਭ ਕਹਿੰਦੇ ਨੇ ਖੁੰਭ ਵਰਗਾ ਚਿੱਟਾ ਹੋ ਗਿਆ ਕਹਿੰਦੇ ਹੁੰਦੇ ਸੀ ਕਪੜਾ ਖੁੱਬ ਲਫ਼ਜ਼ ਵਰਤੇ ਖੁੱਬ ਚਿੱਟੀ ਹੁੰਦੀ ਹੈ ਪੈ ਵਿੱਚ ਮਨ ਨੂੰ ਖੁੱਬ ਚੜਾਈ ਦੀ ਹੈ ਬਿਲਕੁਲ ਸਫੇਦ ਕਰਦੀ ਹੈ ਕੋਈ ਦਾਗ ਨਹੀਂ ਰਹਿਣ ਦੇਣਾ ਬਿਲਕੁਲ ਭਰਮ ਦਾ ਸਰਬ ਪਾਹ ਤਨ ਹੋਏ ਸਰਬ ਪਾਹ ਤਨ ਹੋਏ ਫਿਰ ਸਾਰੇ ਹੀ ਤਨ ਨੂੰ ਸਾਰੇ ਮਨ ਨੂੰ ਪਾਹ ਲੱਗਦੀ ਹੈ ਜਿੱਥੇ ਕਿਤੇ ਕਾਲ ਹੁੰਦੀ ਹੈ ਤੇ ਪਾਹ ਨਹੀਂ ਲੱਗਦੀ ਜਿੰਨਾ ਤਾਂ ਕਾਲਾ ਰਹਿ ਜੂ ਜੇ ਆਪਾਂ ਦੂਜਾ ਰੰਗ ਚਿੱਟਾ ਕਰੀਏ ਤਾਂ ਫਿਰ ਕਾਲਾ ਦਿਖਣਾ ਹੀ ਹੈ ਉਹਦੇ ਵਿੱਚ ਅਲੱਗ ਉਹਦੀ ਭੜਕ ਮਾਰਨੀ ਹੈ ਉੱਥੇ ਨਹੀਂ ਪਾ ਜਾਣਾ ਪਹਿਲਾਂ ਭੈਜ ਰੱਖੀਏ ਇਹਨੂੰ ਪਾਣੇ 'ਚ ਰੱਖੀਏ ਮਨ ਨੂੰ ਪਾਣੇ 'ਚ ਰੱਖਣਾ ਹੀ ਖੁੱਬ ਚੜਾਉਣਾ ਚੜਾਈ ਹੈ ਸਰਮ ਬਾਹਤਨ ਹੋਏ ਪਾ ਕੇ ਵਿੱਚ ਲੱਗਦੀ ਹੈ ਪਾ ਇਹ ਸ਼ਬਦ ਵਿਚਾਰ ਤੋਂ ਲੱਗਦੀ ਹੈ ਸ਼ਬਦ ਵਿਚਾਰ ਦਾ ਜਿਹੜਾ ਪਹਿਲਾ ਗਿਆਨ ਹੈ ਨਾ ਉਹ ਪਾਏ ਨਵਾਂ ਦੋ ਇਕੱਠੇ ਹੁੰਦੇ ਨੇ ਝੂਠ ਦਾ ਰੰਗ ਉਤਰੀ ਜਾਂਦਾ ਝੂਠਾ ਪਾ ਉਤਰੀ ਜਾਂਦਾ ਸੱਚਾ ਪਾ ਜੜੀ ਜਾਂਦਾ ਸੱਚ ਦਾ ਪਾ ਲੱਗੀ ਜਾਂਦਾ ਝੂਠ ਦਾ ਪਾ ਉਤਰੀ ਜਾਂਦਾ ਨਾਨਕ ਭਗਤੀ ਜੇ ਰੱਪਾ ਹੈ ਨਾਨਕ ਭਗਤੀ ਜੇ ਰੱਪਾ ਕੂੜੇ ਸੋਏ ਨਾ ਕੋਈ ਨਾਨਕ ਕਹਿੰਦਾ ਕਿ ਐਸੀ ਭਗਤੀ ਜਿਹੜੀ ਦਸੀ ਹੈ ਭੈ ਵਿੱਚ ਖੋਬੀ ਚੜਾਈ ਹੈ ਭੈ ਚ ਰਹਿ ਕੇ ਪਰਮੇਸ਼ਰ ਦੇ ਹੁਕਮ 'ਚ ਰਹਿ ਕੇ ਤਾਂ ਮਨ ਨੂੰ ਸਾਫ਼ ਕਰੇ ਚਿੱਟਾ ਕਰੇ ਖੁੱਬ ਵਰਗਾ ਚਿੱਟਾ ਉਹ ਜਿਹਾ ਹੋ ਜਵੇ ਜਿਹੜਾ ਜਨਮ ਦੇ ਵਿੱਚ ਸੀ ਬੋਲ ਫਿਰ ਉਹ ਸਰਬ ਗੁਰਬਾਣੀ ਤੇ ਪਹਿਰਾ ਦੇਣਾ ਬਦਲਣਾ ਉਹਦੇ ਨਾਲ ਪਾ ਜੜੂਗਾ ਜੇ ਮੰਨੂਗਾ ਨਹੀਂ ਫਿਰ ਨਹੀਂ ਮੈਂ ਇਹ ਸੁਣਨਾ ਸਮਝਣਾ ਪਾ ਨਹੀਂ ਜੜੂਗਾ ਉਹਦਾ ਤਾਂ ਜੜੂ ਜੇ ਕੁਛ ਅੰਦਰ ਟਿਕੂ ਜੇ ਕਪੜੇ ਤੇ ਕੋਈ ਟਿਕੂਗਾ ਕਪੜੇ ਨਾਲ ਕੋਈ ਲੱਗਿਆ ਰਹੂਗਾ ਉਹ ਵੀ ਬਾਹਰ ਬੜੂਗਾ ਨਾ ਆਟਾ ਪਾਉਂਦੇ ਨੇ ਪਾਣੀ ਵਿੱਚ ਉਹ ਆਟੇ ਦੇ ਵਿੱਚ ਜਾਂ ਕਪੜੇ ਨੂੰ ਆਪਾਂ ਕਰਦੇ ਜਿਵੇਂ ਬਾਵਾ ਲਾਈਦਾ ਉਹ ਆਟਾ ਕਪੜੇ ਨੂੰ ਲੱਗ ਜਾਂਦਾ ਪਾਣੀ ਜੋੜ ਦਿੰਦੇ ਨੇ ਪਾ ਲਾ ਗਿਆ ਮੈਂ ਜਦੋਂ ਜਿਹੜਾ ਗਿਆਨ ਵਰਤਾ ਗੁਰਬਾਣੀ ਦਾ ਜੇ ਭਿੱਜਦਾ ਹੈ ਮਨ ਭਿੱਜਦਾ ਹੈ ਮਨ ਉਹ ਜਿਹੜਾ ਗਿਆਨ ਹੈ ਇਹਦੇ ਨਾਲ ਰਹਿ ਜਾਂਦਾ ਜਿਹੜਾ ਮੂੰਹ ਦਾ ਕਿਆ ਬਾਹ ਹੈ ਉੱਡ ਜਾਂਦਾ ਪਾਣੀ ਉੱਡ ਜਾਂਦਾ ਹਵਾ ਉੱਡ ਜਾਂਦੀ ਹੈ ਗਿਆਨ ਲੱਗਿਆ ਰਹਿ ਜਾਂਦਾ ਗਿਆਨ ਦਾ ਹੀ ਬਾਝ ਹੁੰਦਾ ਨੂੰ ਅਸਲ 'ਚ ਪਹਿਲੇ ਸਟੇਜ ਗਿਆਨ ਦਾ ਬਾਅਦ ਹੈ ਅਗਿਆਨਤਾ ਦਾ ਬਾਅਦ ਛੱਡਿਆ ਹੈ ਮਾਇਆ ਦਾ ਬਾਅਦ ਕੀ ਅਗਿਆਨਤਾ ਦਾ ਅਗਿਆਨਤਾ ਦਾ ਜਿਹੜਾ ਪਾਇ ਹੈ ਉਹਦੇ ਉਹ ਅਗਿਆਨਤਾ ਨੂੰ ਲਾ ਕੇ ਗਿਆਨ ਦਾ ਬਾਅਦ ਛੱਡਣਾ ਅਗਿਆਨਤਾ ਦਾ ਪਾ ਹੋਰ ਗੱਲ ਹੈ ਇਹ ਸਾਬਤ ਕਰਨਾ ਦੇਖੋ ਅਗਿਆਨਤਾ ਕੀ ਹੈ ਮਾਇਆ ਇਕੱਠੀ ਕਰ ਵੀ ਨਾਲ ਜਾਉ ਤੇਰੇ ਜਿਵੇਂ ਉਹ ਰਿਸ਼ੀ ਨੇ ਉਹ ਆ ਗਏ ਜੀ ਉਹ ਕਹਿੰਦੇ ਵੀ ਭਈ ਕੀ ਕਰੇਗਾ ਕਹਿੰਦਾ ਜੀ ਮੈਂ ਤਾਂ ਲੁੱਟ ਕੇ ਲੈ ਕੇ ਜਾਉਂ ਕੀ ਪਿੱਛੇ ਕੌਣ ਹੈ ਤੇਰੇ ਮੇਰੇ ਬੱਚੇ ਨੇ ਘਰ ਵਾਲੀ ਹੈ ਉਹ ਤੂੰ ਪਾਪ ਕਰਦਾ ਹੈ ਖਾਣਗੇ ਸਾਰੇ ਹਾਂ ਜਾਂ ਉਹਨਾਂ ਨੂੰ ਪੁੱਛ ਕੇ ਆ ਜੋ ਪਾਪ ਹੈ ਉਹਦਾ ਹਿੱਸਾ ਲੈਣਗੇ ਉਹ ਕੀ ਕਹਾਣੀ ਫਿਰ ਉਹ ਜਾਂਦਾ ਉਹ ਕਹਿੰਦੇ ਨੇ ਵੀ ਜਿਵੇਂ ਮਰਜੀ ਖੜਾ ਕਮਾ ਕੇ ਅਸੀਂ ਤਾਂ ਹਿੱਸਾ ਲੈਣਾ ਨਹੀਂ ਅਸਲ ਕਿ ਪਾ ਝੂਠ ਦਾ ਤਾਂ ਲਾਤਾ ਪਾਪ ਦਾ ਪਾ ਤਾਂ ਲਾਤਾ ਸੱਚ ਦਾ ਨਹੀਂ ਜਿਹੜੇ ਉੱਥੇ ਸਮਝ ਲੱਗੀ ਗੱਲ ਦੀ ਹਾਂ ਵਾਲਮੀ ਕਾਲ ਉਹ ਪਾ ਤਾਂ ਲਾ ਦਿੱਤਾ ਕੰਮ ਤਾਂ ਛੱਡ ਦਿੱਤਾ ਉਹਦਾ ਉਹਨੇ ਜੋ ਕਰ ਰਿਹਾ ਸੀ ਪਾਪ ਪਾਪ ਕਰਮ ਉਹ ਜੋ ਕਰ ਰਿਹਾ ਸੀ ਗਲਤ ਕੰਮ ਕਰ ਰਿਹਾ ਸੀ ਉਹ ਤਾਂ ਛੱਡਤਾ ਉਹਨੇ ਇਹਦਾ ਮਤਲਬ ਇਹ ਤਾਂ ਨਹੀਂ ਉਪਦੇਸ਼ ਨਹੀਂ ਦੇ ਸਕੇ ਉਹ ਸੱਚ ਦਾ ਉਪਦੇਸ਼ ਕੀ ਦਿੱਤਾ ਕਹਿੰਦੇ ਜੀ ਹੁਣ ਮੈਨੂੰ ਨਾਮ ਦੋ ਕਹਿੰਦੇ ਪਾਪੀਆਂ ਨੂੰ ਨਾਮ ਨਹੀਂ ਦੇਣਾ ਇਹਨੂੰ ਬਰਾ ਬਰਾ ਕਹਿ ਦੋ ਚੌਥੀ ਵਾਰ ਰਾਮ ਆਪੇ ਬਣ ਉਪਦੇਸ਼ ਆ ਕੇ ਤਾਂ ਮਰ ਗਏ ਉਪਦੇਸ਼ ਹੈ ਨਹੀਂ ਉਹ ਉਹਨਾਂ ਕੋਲ ਦਿੱਦੇ ਕੀ ਦਿੱਦੇ ਕੀ ਉਪਦੇਸ਼ ਤਾਂ ਹੈ ਨਹੀਂ ਇੱਥੋਂ ਪਤਾ ਲੱਗਦਾ ਉਹਨਾਂ ਕੋਲ ਬੈਕਗ੍ਰਾਉਂਡ ਦੇ ਵਿੱਚ ਜਾ ਕੇ ਉਹਨਾਂ ਕੋਲ ਥਾ ਗਈ ਜੋ ਥਾ ਦੇਤਾ ਆ ਸੱਚ ਦਾ ਪਾਣੀ ਸੀ ਉਹਨਾਂ ਕੋਲ ਲਾ ਨਹੀਂ ਸਕੇ ਸੱਚ ਦਾ ਪਾਹ ਲਾਉਂਦੇ ਤਾਂ ਉਹ ਵੇਦ ਲਿਖਦਾ ਫਿਰ ਉਹ ਰਮਾਇਣ ਬ੍ਰਹਮ ਗਿਆਨ ਦੀ ਲਿਖਦਾ ਸਾਰੀ ਹੋਰੇ ਕੋ ਲਿਖ ਮਾਰਿਆ ਉਹ ਜਿਹੜਾ ਉਹਨੇ ਬ੍ਰਹਮ ਗਿਆਨ ਲਿਖਿਆ ਉਹ ਜਾਣ ਵਾਲਾ ਲਿਖਤਾ ਸਮਾਂ ਉਹ ਤਾਂ ਐਸਾ ਲਜਾਇਆ ਉਹਨੇ ਬ੍ਰਹਮ ਗਿਆਨ ਦਾ ਵਿੱਚ ਸਮਾਂ ਇਹਦੇ ਅਰਥ ਉਲਟਾ ਤੇ ਜੱਗੇ ਭਲੇ ਦੇ ਅਰਥ ਉਲਟਾਉਣ ਲੱਗੇ ਉੱਠੀ ਪੜਾਈ ਪੜਾਤੀ ਉਹ ਤਾਂ ਕੋ ਹੈ ਨਹੀਂ ਸੀ ਉਹ ਚੀਜ਼ ਤਾਂ ਹੋਇਆ ਹੋਇਆ ਨਾਨਕ ਭਗਤੀ ਜੇ ਰੱਪਾ ਕੂੜੇ ਸੋਏ ਨੂੰ ਕੋਈ ਨਾਨਕ ਕਹਿੰਦਾ ਜੇ ਭਗਤੀ ਐਸੀ ਦੇ ਵਿੱਚ ਕੋਈ ਲੀਨ ਹੋਵੇ ਰੱਪਣਾ ਹੁੰਦਾ ਲੀਨ ਹੋ ਜੇ ਖੋਜ ਵੇ ਐਸੀ ਭਗਤੀ ਰੱਪੇ ਦਾ ਉਹਦਾ ਖੋਜ ਵੇ ਜਿਹੜਾ ਖੋਦਾ ਦੀ ਭਗਤੀ ਵਿੱਚ ਫਿਰ ਕੂੜੇ ਨਾ ਕੂੜੇ ਸੋਏ ਨਾ ਕੋਈ ਕੂੜੇ ਸੋਏ ਨਾ ਕੋਈ ਫੇਰ ਉਹ ਆ ਜਿਹੜੀ ਮਾਇਆ ਦੀ ਹੈ ਨਾ ਪ੍ਰਭਾਵ ਮਾਇਆ ਦੇ ਪ੍ਰਭਾਵ ਵਿੱਚ ਸੌਦਾ ਨਹੀਂ ਮਾਇਆ ਦਾ ਪ੍ਰਭਾਵ ਨਹੀਂ ਫਿਰ ਉਹਨੂੰ ਲੱਗਦਾ ਕੁੜੀ ਸੋਭਾ ਦੇ ਵਿੱਚ ਉਹ ਕੁੜੀ ਸੋਭਾ ਵਾਲੇ ਪਾਸੇ ਨਹੀਂ ਜਾਂਦਾ ਕੁੜੀ ਸੋਭਾ ਤਾਂ ਵੱਜਦਾ ਹੈ ਨਾਨਕ ਕੁੜੀ ਸੋਭਾ ਤਾਂ ਵੱਜਦਾ ਹੈ ਚੌਕਸ ਹੁੰਦਾ ਹੈ ਵੀ ਜਿਹੜੀ ਸੋਭਾ ਨਾ ਤੁਹਾਡੀ ਸੰਸਾਰ ਦੀ ਡੁੱਬ ਜੂਗੀ ਲੈ ਕੇ ਦੁਨੀਆ ਦੀਆਂ ਵਡਿਆਈਆਂ ਅੱਗੀ ਸਿੱਧੀ ਜਾਲ ਜਿਹੜਾ ਵਡਿਆਈ ਕਰਦਾ ਨੂੰ ਡਾਂਟੋ ਤੇ ਸੰਤ ਕਹੇ ਤੇ ਕੁਛ ਕਹੇ ਤੇ ਖਾਲਸਾ ਕਹੇ ਤੇ ਕੋਈ ਜਿਹੜਾ ਲੱਖ ਬੰਦੇ ਨੇ ਉਹਨਾਂ ਨੂੰ ਡਾਂਟੋ ਚੌੜੇ ਨਾ ਹੋਵੇ ਜੇ ਚੌੜੇ ਹੋਣ ਲੱਗੇ ਫੜ ਜਾਓਗੇ ਉਹ ਡੱਡੂ ਕਰਦਾ ਸੀ ਨਾ ਬੋਲਦ ਦੀ ਰੀਸ ਆ ਕਹਾਣੀ ਸੁਣਾਉਂਦਾ ਨਾ ਇੱਕ ਬੋਲਦ ਸੀ ਡੱਡੂ ਉਹਦੀ ਸੀ ਲੈ ਮੈਂ ਵੀ ਤੇਰੇ ਜੱਡਾ ਹੀ ਆ ਹਵਾ ਭਰੀ ਗਿਆ ਭਰੀ ਗਿਆ ਫਟ ਗਿਆ ਫਿਰ ਫਟ ਜੂਗਾ ਇਹ ਕੂੜੇ ਰੰਗ ਦੱਸੋ ਕੂੜੇ ਰੰਗਾਂ ਦੇ ਵਿੱਚ ਸੌਦਾਰੀ ਹੈ ਪਰ ਕੂੜਾ ਰੰਗ ਨਹੀਂ ਚੜਾਉਂਦਾ ਕੂੜ ਦੀ ਜਿਹੜੀ ਸੋਭਾ ਨਾ ਉਹ ਨਹੀਂ ਪਸੰਦ ਕਰਦਾ ਸੋਭਾ ਹੁੰਦੀ ਹੈ ਸੋਏ ਕੂੜ ਦੀ ਸੋਭਾ ਨਾ ਕਰਦਾ ਕਿੱਡਾ ਹੀ ਕੋਈ ਰਾਜਾ ਹੋਵੇ ਰਾਜੇ ਦੀ ਸੋਭਾ ਨਹੀਂ ਕਰਦਾ ਕਿੱਡਾ ਕੋਈ ਇਹਨਾਂ ਦਾ ਕੋਈ ਇਹਨਾਂ ਦਾ ਅਵਤਾਰ ਹੋਵੇ ਨਹੀਂ ਸੋਭਾ ਕਰਦਾ ਉਹ ਫਿਰ ਕੀ ਕਹਿੰਦਾ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਕਿਤੇ ਰਾਮ ਸੇ ਬੈਠ ਡਾਰੇ ਉਪਾਏ ਅਕਾਲ ਪੁਰਖ ਕੀ ਦੇਵੋ ਕੋਟ ਕਮਿਸ਼ਨ ਮਹੇਸ਼ ਕੋਟ ਬ੍ਰਹਮਾ ਇੰਦਰ ਕਿਤੇ ਰਬ ਸਤ ਕਰੋੜ ਜਲੇਸ ਉਹ ਇਹ ਕਹਿੰਦਾ ਥੋੜੀ ਸੋਭਾ ਨਹੀਂ ਕਰਦਾ ਕਿਸੇ ਦੀ ਉਹ ਇਹ ਨਹੀਂ ਕਹਿੰਦਾ ਵੀ ਕੀ ਕਹਿਣਗੇ ਮੈਨੂੰ ਸਾਡੇ ਦੇਵੀ ਦੇਵਤਿਆਂ ਨੂੰ ਐ ਕਹਿਣਾ ਸੱਚ ਬੋਲ ਦਿੰਦਾ